ਗੁਰਮੁਖੀ ਸ਼ਾਸਤਰ ਸਿਮਰਤ ਵੇਦ ਗੁਰਮੁਖੀ ਸ਼ਾਸਤਰ ਸਿਮਰਤ ਵੇਦ ਇਹ ਜਿਹੜੇ ਸ਼ਾਸਤਰ ਸਿਮਰਤ ਵੇਦ ਨੇ ਇਹ ਗੁਰਮੁਖੀ ਬੁੱਧੀ ਦੇ ਵਿੱਚੇ ਸਮਾਏ ਹੋਏ ਹੁੰਦੇ ਨੇ ਇਹ ਥੱਲੇ ਦੀ ਗੱਲ ਹੈ ਸ਼ਾਸਤਰ ਸਿਮਰਤ ਵੇਦ ਜਿਹੜੇ ਨੇ ਨਾ ਸ਼ਾਸਤਰ ਸਿਮਰਤਾ ਦਾ ਜਿਹੜਾ ਗਿਆਨ ਹੈ ਕੀ ਹੈ ਸ਼ਾਸਤਰਾਂ ਦਾ ਗਿਆਨ ਹੈ ਸੰਸਾਰੀ ਰਾਜ ਕਰਨਾ ਸ਼ਾਸਨ ਕਰਦਾ ਇਹ ਥੱਲੇ ਦਾ ਗਿਆਨ ਹੈ ਗੁਰੂ ਕੀ ਬੁੱਧੀ ਉਹਦੇ ਉੱਪਰ ਹੈ ਸਿਮਰਤੀ ਵੇਦ ਇਹਨਾਂ ਦਾ ਜਿਹੜਾ ਗਿਆਨ ਹੈ ਇਹ ਤਾਂ ਗੁਰਮੁਖੀ ਬੁੱਧੀ ਦੇ ਵਿੱਚੇ ਸੁਪਾਇਆ ਹੋਇਆ ਉਹਦੇ ਵਾਸਤੇ ਕੋਈ ਗੱਲ ਨਹੀਂ ਹੈ ਉਹਨੇ ਤਾਂ ਸੋਧੇ ਨੇ ਸਿਮਰਤ ਸਾਸਤਰ ਸਗਲ ਤਾਂ ਹੀ ਤਾਂ ਸੋਧਤੇ ਸਿਮਰਤ ਸਾਸਤਰ ਜਿਹੜੇ ਨੇ ਬਾਪ ਵਿਚਾਰਦੇ ਸੀ ਤਤ ਗਿਆਨ ਇਹਨਾਂ ਚ ਹੈ ਨਹੀਂ ਗੁਰਮੁਖੀ ਨੇ ਬੁੱਧੀ ਨੇ ਦੱਸਿਆ ਹੈ ਹੋਰ ਕਿਹਨੇ ਦੱਸਿਆ ਹੈ ਇਹ ਤਾਂ ਉਹਨਾਂ ਦੀਆਂ ਕਮੀਆਂ ਦਸੀਆਂ ਨੇ ਸਮਾਂ ਜਿਹੜਾ ਕਿਸੇ ਗਿਆਨ ਦੀ ਕਮੀ ਦੱਸਦਾ ਉਹਦੇ ਨਾਲ ਉੱਚਾ ਗਿਆਨ ਹੁੰਦਾ ਹੈ ਸਿਮਰਤ ਸਾਸਤਰ ਜਿਹੜੇ ਨੇ ਉਹਨਾਂ ਦਾ ਗਿਆਨ ਨੂੰ ਗਿਆਨ ਹੈ ਇੱਥੇ ਸਿਮਰਤ ਸਾਸਤਰ ਜਿਹੜੇ ਨੇ ਉਹਨਾਂ ਦਾ ਜਿਹੜਾ ਗਿਆਨ ਹੈ ਵੇਦ ਇਹ ਗੁਰਮੁਖੀ ਬੁੱਧੀ ਦੇ ਵਿੱਚੇ ਸਮਾਇਆ ਹੋਇਆ ਹੁੰਦਾ ਜਿਵੇਂ ਜੇ ਕੋਈ 10ਵੀਂ ਪਾਸ ਕਰ ਲਵੇ ਥੱਲੇ ਦੀਆਂ ਨੌਜਵਾਨਾਂ ਉਹਦੇ ਵਿੱਚੇ ਸਮਾਈਆਂ ਹੋਈਆਂ ਹੁੰਦੀਆਂ ਨੇ ਜੇ ਕੋਈ ਐਮਏ ਕਰ ਲਵੇ ਤਾਂ ਉਦੋਂ ਥੱਲੇ ਦੀਆਂ ਜਮਾਤਾਂ ਸਾਰੀਆਂ ਦਾ ਉਹਨੂੰ ਗਿਆਨ ਹੁੰਦਾ ਹੀ ਹੈ ਇਹ ਥੱਲੇ ਦੀਆਂ ਕਲਾਸਾਂ ਨੇ ਸਪਰਦ ਸ਼ਾਸਤਰ ਵਾਲੀਆਂ ਆ ਜਿਹੜੇ ਸੁਰਨਾਰ ਮੁਨ ਜਾਨ ਸੀਏ ਕੀ ਕਰਦੇ ਸੀ ਸੁਰਨਾਰ ਮੁਨ ਜਾਨ ਅੰਮ੍ਰਿਤ ਖੋਜਦੇ ਰਹੇ ਗੁਰੂ ਅਮਰਦਾਸ ਜੀ ਲਿਖ ਰਹੇ ਨੇ ਬੜੀ ਸੁਰਨਾਰ ਮੁਨ ਜਾਨ ਅੰਮ੍ਰਿਤ ਖੋਜਦੇ ਉਹ ਵੀ ਖੋਜਦੇ ਸੀ ਅੰਮ੍ਰਿਤ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਅੰਮ੍ਰਿਤ ਮੈਂ ਪਾ ਲਿਆ ਉਹਨਾਂ ਨੇ ਪਾਇਆ ਨਹੀਂ ਸੀ ਮੈਂ ਪਾ ਲਿਆ ਤੇ ਉੱਥੋਂ ਫਿਰ ਨੰਗ ਹੀ ਆਇਆ ਨਾ ਬਾਟ ਬਾੜ ਨੰਗਿਆ ਆਇਆ ਤਾਂ ਇੱਕ ਨਾ ਬਸ ਪ੍ਰਾਪਤ ਕਰ ਲਈ ਗੁਰੂ ਹੋਈ ਨਹੀਂ ਗੁਰਮੁਖੀ ਉਹਨੂੰ ਕਹਿੰਦੇ ਨੇ ਜਿਹਨੂੰ ਅੰਮ੍ਰਿਤ ਪਾ ਲਿਆ ਸੋਨਾਰ ਮੁੰਨ ਜਾਂ ਹੋਣਾ ਜਿਹਨਾਂ ਨੂੰ ਅਜੋ ਅੰਮ੍ਰਿਤ ਮਿਲਿਆ ਨਹੀਂ ਖੋਜਦੇ ਤੇ ਫਿਰ ਉਹ ਤਾਂ ਥੱਲੇ ਦੀ ਵਸਾ ਹੋਈ ਨਾ ਆਹੀ ਮਤਲਬ ਹੈ ਭਗਤੀ ਦਾ ਉਹ ਗਿਆਨ ਉਹ ਤੋਂ ਅੱਗੇ ਖੜੀ ਹੈ ਗੁਰਮੁਖੀ ਬੁੱਧੀ ਜਿਸ ਵਕਤ ਕਬੀਰ ਉੱਤੇ ਜਾਂਦਾ ਹੈ ਉਤਲੀ ਅਵਸਥਾ ਦੇ ਵਿੱਚ ਫੇਰ ਉਹ ਕਹਿੰਦਾ ਜਿਨ੍ਹਾਂ ਤੇ ਸ਼ਰਧਾ ਰੱਖਦਾ ਸੀ ઋષਿਓ ਮੁਨੀਆਂ ਤੇ ਜਿਨ੍ਹਾਂ ਦੇ ਚੇਲਿਆਂ ਨੂੰ ਗੁਰੂ ਬਣਾਇਆ ਸੀ ਬਾਲਾ ਫੇਰਦਾ ਸੀ ਫਿਰ ਕਹਿੰਦਾ ਕੌਣ ਮੁਨੀ ਜੋ ਮਨ ਕੋ ਮਾਰੇ ਮੈਨੂੰ ਤਾਂ ਇੱਕ ਵੀ ਮੁਨੀ ਨਹੀਂ ਦਿੰਦਾ ਜਿਹਨੇ ਮਨ ਮਾਰਨ ਦੀ ਗੱਲ ਕੀਤੀ ਹੋਵੇ ਮਾਤਾ ਮਰੇ ਨਹੀਂ ਕਿਸੇ ਦਾ ਇਹਦਾ ਮਤਲਬ ਇਹ ਹੋਇਆ ਆਪ ਹੀ ਕਿਹਾ ਨੇ ਮੁੰਡਿਆ ਕਿਉਂ ਨਾ ਹੋਇਓ ਮੇਰਾ ਮਨ ਕਿਉਂ ਨਹੀਂ ਵਰਦਾ ਇਹ ਰਿਸ਼ੀ ਮੁਨੀ ਵਰ ਕੀ ਕਰਦੇ ਨੇ ਜੇ ਮਨ ਨਹੀਂ ਮਾਰਿਆ ਉਹਨਾਂ ਨੇ ਕੀ ਕਰਦੇ ਸੀ ਇਹ ਸਾਰੀ ਉਮਰ ਜੰਗਲਾਂ 'ਚ ਵੀ ਰਹੇ ਝੋਪੜੀਆਂ 'ਚ ਵੀ ਰਹੇ ਮਨ ਮਾਰਿਆ ਹੀ ਨਹੀਂ ਕਰਨ ਵਾਲਾ ਕੰਮ ਕੀਤਾ ਹੀ ਨਹੀਂ ਕੀ ਕਰਦੇ ਰਹੇ ਸਿਰਫ ਦੁਨਿਆਵੀ ਜਿਹੜੀ ਸੀ ਨਾ ਦੁਨਿਆਵੀ ਵਡਿਆਈ ਉਹਦੇ ਨਸ਼ੇ 'ਚ ਘੁੰਮਦੇ ਰਹੇ ਦੁਨੀਆ ਦੀ ਵਡਿਆਈ ਰਾਜੇ ਮਹਾਰਾਜੇ ਉਹਨਾਂ ਨੂੰ ਨਮਸਕਾਰ ਕਰਦੇ ਸੀ ਨਾ ਉਸ ਨਸ਼ੇ 'ਚ ਘੁੰਮਦੇ ਰਹੇ ਪਾਇਆ ਦੇ ਨਸ਼ੇ 'ਚ ਕਾਰ 'ਚ ਘੁੰਮਦੇ ਰਹੇ ਸਾਡੀ ਐਡੀ ਮਾਨਤਾ ਔਰ ਬਹੁਤ ਬੜਾ ਨਸ਼ਾ ਹੈ ਦੁਨੀਆ ਦੀ ਵਡਿਆਈ ਦਾ ਦੁਨੀਆ ਗਿਆ ਵਡਿਆਈਆਂ ਅੱਗੀ ਸੇਦੀ ਜਾਲ ਦਾ ਮਤਲਬ ਇਹੀ ਸੀ ਇਹ ਬਹੁਤ ਬੜਾ ਨਸ਼ਾ ਹੈ ਇਹ ਅਟਕਾ ਲੈਂਦਾ ਅਮਰ ਤੱਕ ਨਹੀਂ ਪਹੁੰਚਣ ਦਿੰਦਾ ਇਹ ਅਮਰਤ ਦੇ ਵਿੱਚ ਬਹੁਤ ਬੜਾ ਅੜਕਾ ਇਹੀ ਹੈ ਇਹ ਤੀਜੇ ਨੰਬਰ ਦੀ ਖਾਈ ਹੈ ਤੀਜੀ ਖਾਈ ਹੈ ਤਿੰਨ ਖਾਈਆਂ ਨੇ ਦਵਾਇਵਾਰ ਕੋਟ ਤੇਵਰ ਖਾਈ ਕਿਉਂ ਲੀਜੈ ਗੜ ਬੱਕਾ ਭਾਈ ਕਬੀਰ ਕਹਿੰਦਾ ਦੁਆਬਰ ਕੋਟ ਔਰ ਤੇਵਰ ਖਾਈ ਉਹ ਕਿਲਾ ਫਤਿਹ ਕਰਨਾ ਸੀ ਜਿਹਦੇ ਵਿੱਚ ਮਨ ਮਾਵਾਸੀ ਰਾਜਾ ਹੋਇਆ ਮਨ ਆਕੀ ਹੋਇਆ ਰਾਜਾ ਬੈਠਾ ਹੈ ਉਹ ਕਿਲੇ ਦੇ ਦੂਰਾ ਕੋਟ ਹੈ ਹਰੇ ਕਿਲੇ ਇੱਕ ਕੋਟ ਹੁੰਦਾ ਹਰ ਕਿਲੇ ਦੇ ਆਲੇ ਆਲੇ ਇੱਕੋ ਹੀ ਗੱਲ ਹੁੰਦੀ ਹੈ ਦੀਵਾਰ ਹੁੰਦੀ ਹੈ ਪਰ ਇਹਦੇ ਡਬਲ ਦੀਵਾਰ ਦੁਆਬਰ ਕੋਟ ਔਰ ਤੇਵਰ ਖਾਈ ਦੋ ਖਾਈਆਂ ਹੁੰਦੀਆਂ ਨੇ ਹਰੇ ਕਿਲੇ ਦੇ ਆਲੇ ਉਹ ਖਾਈਆਂ ਦੀ ਮਿੱਟੀ ਪੱਟ ਕੇ ਵਿਚਾਲੀ ਦੀਵਾਰ ਬਣਾਈ ਹੁੰਦੀ ਇੱਥੇ ਦੋ ਦੀਵਾਰਾਂ ਨੇ ਤਿੰਨ ਖਾਈਆਂ ਸੰਸਾਰ ਦਾ ਸਰਕਲਾ ਕੋਈ ਨਹੀਂ ਵਾਰ ਕੋਟ ਔਰ ਤੇਵਰ ਖਾਈ ਇਸ਼ਾਰਾ ਕਿਹਦੇ ਵੱਲ ਹੈ ਪਹਿਲਾ ਦਾ ਕੋਟ ਹੈ ਕੂੜ ਦਾ ਕਿ ਕੂੜਾ ਟੁੱਟਾ ਪਾਲ ਜੇ ਦੀ ਵਿਆਖਿਆ ਕਰੀਏ ਤਾਂ ਬਹੁਤ ਟਾਈਮ ਲੱਗ ਜੂਗਾ ਆਪਾਂ ਇਸ਼ਾਰੇ ਤੇ ਵਿਆਖਿਆ ਕਰਨੀ ਹੈ ਆ ਜਿਹੜਾ ਸਰੀਰ ਹੈ ਇਹ ਬਹੁਤ ਬੜਾ ਕੋਟ ਹੈ ਇੱਥੋਂ ਨਹੀਂ ਜਾ ਸਕਦਾ ਅੱਗੇ ਇਹ ਕੂੜ ਹੈ ਸਰੀਰ ਕੂੜ ਰਾਜਾ ਕੂੜ ਪਰਜਾ ਕੂੜ ਸੰਸਾਰ ਆ ਜਿਹੜਾ ਸਰੀਰ ਹੈ ਇਹੀ ਕੂੜ ਦਾ ਕੋਟ ਹੈ ਇਹੀ ਦੀ ਤਿਆਗ ਹੁੰਦਾ ਪਹਿਲਾਂ ਤਾਂ ਜੇ ਇਹ ਤਿਆਗ ਲਵੇ ਫਿਰ ਇੱਕ ਭਰਮ ਦਾ ਕੋਟ ਹੈ ਅੱਗੇ ਟੂਟੋ ਆਂਡਾ ਭਰਮ ਬਰੇ ਭਿਆ ਪਰਗਾਸਾ ਉਹ ਜਿਹੜੀ ਅੰਤਰ ਆਤਮਾ ਹੈ ਅੰਦਰਲਾ ਸਰੀਰ ਹੈ ਉਹ ਜਿਹੜੇ ਕੋਟ 'ਚ ਘਰਿਆ ਹੋਇਆ ਉਹਦਾ ਹੈ ਭਰਮ ਪਹਿਲਾ ਆ ਸ਼ਰੀਰ 'ਚ ਉਹ ਆਂਡਾ ਇਹਦੇ ਵਿੱਚ ਹੈ ਸਰੀਰ 'ਚ ਜੋ ਬ੍ਰਹਮ ਅੰਡੇ ਸੋਈ ਪਿੰਡੇ ਜੋ ਬ੍ਰਹਮ ਅੰਡੇ ਵਿੱਚ ਸੀ ਉਹ ਸਰੀਰ 'ਚ ਦੋ ਵਾਰ ਕੋਟ ਹੋ ਗਏ ਤੇ ਵਾਰ ਖਾਈ ਹੋਗੀ ਖਾਈਆਂ ਕਿੰਨੇ ਨੇ ਤਿੰਨ ਗੜੀਆਂ ਨੇ ਰਜੋ ਤਮੋ ਸਤੋ ਤਮੋ ਗੁਣ ਤੇ ਬੁਰੇ ਆਦਮੀ ਤੇ ਆਦਮੀ ਨਿਊਟਰਲ ਬਣ ਜੂਗਾ ਨਾ ਬੁਰਾ ਨਾ ਭਲਾ ਉਹ ਇਹ ਜਾਂ ਹੁੰਦਾ ਜਿਹੜਾ ਜੰਮਿਆ ਸੀ ਬਾਲ ਬੁੱਧ ਬਾਲ ਬੁੱਧ ਤੇ ਬਾਅਦ ਅਗਲੀ ਜਦ ਧਰਮ ਦਾ ਧਾਰਨ ਕਰੂਗਾ ਇੱਥੇ ਆ ਕੇ ਫਿਰ ਕੀ ਬਣੂਗਾ ਬਾਲ ਬੁੱਧ ਵਾਲਾ ਹੁੰਦਾ ਰਜੋ ਗੁਣ ਚ ਰਜੋ ਗੁਣ ਵਾਲੇ ਨੂੰ ਚਾਹੇ ਬੁਰਾ ਬਣਾ ਲੋ ਚਾਹੇ ਭਲਾ ਬਣਾ ਲੋ ਭਲਾ ਵੀ ਬਣ ਸਕਦਾ ਬੁਰਾ ਵੀ ਬਣ ਸਕਦਾ ਧਾਰਮਿਕ ਵੀ ਬਣ ਸਕਦਾ ਅਧਰਮ ਅਧਰਮ ਬਲ ਵੀ ਜਾ ਸਕਦਾ ਧਰਮ ਦਾ ਵਿਰੋਧੀ ਵੀ ਬਣ ਸਕਦਾ ਰਾਖਸ਼ ਵੀ ਬਣ ਸਕਦਾ ਦੇਵਤਾ ਵੀ ਬਣ ਸਕਦਾ ਉਹ ਜੇ ਦੇਵਤਾ ਬਣਨ ਲੱਗਿਆ ਗੁਰਸਿੱਖੀ ਧਰਮ ਧਾਰਨ ਕੀਤਾ ਜਨ ਮਾਨਸ ਤੇ ਦੇਵਤੇ ਕੀ ਹੈ ਕਰਤਨਾ ਲਾਗੀ ਬਾਤ ਦੇਵਤਾ ਵਿੱਚ ਵੀ ਹੰਕਾਰ ਹੁੰਦਾ ਜੇ ਤਾਂ ਜਾਂਦਾ ਜਾਂਦਾ ਧਰਮ ਦੀ ਪੌੜੀ ਤੇ ਚੜਨ ਲੱਗਿਆ ਇਹ ਰਜੋ ਗੁਣ ਜਾਂ ਛੱਡ ਕੇ ਸਤੋ ਗੁਣ ਦੀ ਖਾਈ ਚਲਾ ਗਿਆ ਧਰਮ ਪੜਨ ਲੱਗ ਗਿਆ ਸਤੋ ਗੁਣ ਦੀ ਵੀ ਖਾਈ ਹੈ ਇੱਥੇ ਵੀ ਕੰਪੀਟੀਸ਼ਨ ਅੱਗੇ ਰਿਸ਼ੀਆਂ ਮੁਰੀਆਂ ਦਾ ਸੰਤਾਂ ਦਾ ਸਾਧਾਂ ਦਾ ਗੁਰੂਆਂ ਦਾ ਕੰਪੀਟੀਸ਼ਨ ਇੱਥੇ ਵੀ ਜੇ ਤਾਂ ਕੰਪੀਟੀਸ਼ਨ 'ਚ ਫਸ ਗਿਆ ਫਿਰ ਗਿਆ ਤਾਂ ਬਾਹਰ ਨੂੰ ਝਾਕਦਾ ਰਿਹਾ ਮੇਰੇ ਨੂੰ ਬੜਾ ਕੌਣ ਹੈ ਫਿਰ ਤਾਂ ਗਿਆ ਜੇ ਅੰਦਰ ਨੂੰ ਝਾਕਣ ਲੱਗ ਗਿਆ ਫਿਰ ਇਹ ਬਚ ਕੇ ਰੁਸ ਗਿਆ ਫਿਰ ਰਾਹ ਸਦੋ ਗੁਣ ਵਾਲਾ ਹੈ ਹੀ ਨਹੀਂ ਫਿਰ ਰਾਹ ਹੋ ਰਿਹਾ ਹੈ ਮੁਖੀ ਰਾਹ ਹੋ ਗਿਆ ਮੁਖੀ ਰਿਹਾ ਹੀ ਜੇ ਤਾਂ ਮੁਖੀ ਦੇਖਦਾ ਫਿਰ ਤਾਂ ਬੰਦਰ ਬਣਾਉਂਦਾ ਬੜੇ ਬੜੇ ਫਲਾਂਡੇ ਨੇ ਇੰਨਾ ਬਣਾਇਆ ਸੀ ਮੈਂ ਇਹ ਜਿਹਾ ਬਣਾ ਡੇਰਾ ਬਣਾਉਂਦਾ ਚੇਲੇ ਬਹੁਤੇ ਬਣਾਉਂਦਾ ਮੇਰਾ ਪਿੱਛੋਂ ਨੋ ਰਹੇ ਇਹ ਖਾਈ ਜਿਹੜੇ ਪੈਸਾ ਲੋੜ ਦੀ ਖਾਈ ਹੋ ਖਾਈ ਪੁੱਟ ਲਈ ਆਪ ਹੀ ਫੇਰ ਨਹੀਂ ਰੁਕਣਾ ਜਿਹੜਾ ਖਾਈ ਨਹੀਂ ਪੁੱਟਦਾ ਕਬੀਰ ਚੇਲੇ ਬਹੁ ਕੀਏ ਕੈਸੋ ਕੀਏ ਰੋਬੀਤ ਜਿਹਦੇ ਚੇਲੇ ਬਹੁਤਾ ਕੀਤੇ ਨਾ ਕੈਸੋ ਬਿਤ ਨਹੀਂ ਹੋ ਸਕਦਾ ਉਹਦਾ ਕਦੇ ਵੀ ਉਹਨੇ ਕੀਤਾ ਹੀ ਨਹੀਂ ਬਿਤ ਕਦੇ ਕੈਸੋ ਜਿਹੜਾ ਬਹੁਤੇ ਬੰਦਿਆਂ ਨੂੰ ਨਾਲ ਜੋੜਦਾ ਹੈ ਉਹ ਪਰਮੇਸ਼ਰ ਆਪਣੇ ਮੂਲ ਨਾਲ ਕਦੇ ਜੁੜੇ ਨਹੀਂ ਸਕਦਾ ਇਸੇ ਕਰਕੇ ਕਿਹਾ ਕਹਿੰਦਾ ਸਾਧੂ ਕੋ ਮਿਲਣੇ ਜਾਈਏ ਸੰਗ ਨਾਲ ਲੀਜੇ ਕੋਏ ਪਾਛੇ ਨਾ ਦੀਜੀ ਅੱਗੇ ਹੋਏ ਸੋ ਹੋਏ ਤੁਸੀਂ ਫੌਜ ਲੈ ਕੇ ਚੱਲੋਗੇ ਉਹਨਾਂ ਦੀ ਬੇਸਲਾ ਹੋਵੇਗਾ ਹਾਂ ਜਾਣ ਦੀ ਤੁਸੀਂ ਫਿਰ ਪਹਿਲਾਂ ਹੀ ਛੱਡ ਦੋ ਉਹਨਾਂ ਨੂੰ ਭਗਤਾਂ ਨੇ ਗੱਲ ਸੰਸਾਰ ਨੂੰ ਦੱਸੀ ਹੈ ਸੰਸਾਰ ਨਾਲ ਜੁੜੇ ਨਹੀਂ ਹਨ ਉਹ ਸੰਸਾਰ ਨੂੰ ਦਸੀਏ ਪਰਮੇਸ਼ਰ ਨੇ ਕਿਹਾ ਬੋਲੋ ਬੋਲ ਪੇ ਦਸਾਈ ਆ ਉਹਨਾਂ ਤੇ ਉਹਨਾਂ ਨੂੰ ਕਿਹਾ ਤੁਸੀਂ ਦੱਸੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਣੀ ਵੇ ਲਾ ਲਓ ਗਿਆਨ ਕੀਤਾ ਉਹਨਾਂ ਨੇ ਉਹਨਾਂ ਨੇ ਨਹੀਂ ਕਿਹਾ ਸਾਡੇ ਨਾਲ ਕੋਈ ਜੁੜੋ ਜਾਂ ਨਾ ਜੁੜੋ ਇਹ ਸਾਡੀ ਗੱਲ ਕੋਈ ਮੰਨੋ ਜਾਂ ਨਾ ਮੰਨੋ ਕੱਲ ਦੱਸਤੀ ਵੀ ਗੱਲ ਆ ਜੀ ਨੇ ਨਿਕਲਣਾ ਨਿਕਲ ਜੀ ਨੇ ਨਹੀਂ ਨਿਕਲਣਾ ਨਾ ਨਿਕਲੋ ਆ ਹੋ ਰਹੀ ਹੈਗੀ ਹੈ ਐਸ ਤਰੀਕੇ ਨਾਲ ਨਿਕਲੇ ਉਸ ਜਬ ਦੇ ਜਾਲ ਚੋਂ ਜੇ ਕਿਸੇ ਨੇ ਨਿਕਲਣਾ ਨਿਕਲ ਜਾਓ ਜਿਹਦਾ ਜੀ ਲੱਗਿਆ ਆ ਤਾਂ ਠੀਕ ਹੈ ਵਧੀਆ ਜਿਹੜੇ ਬਹੁਤੇ ਚੇਲੇ ਬਣਾਉਂਦੇ ਨੇ ਉਹ ਖਾਈ ਡਿੱਪੇ ਖਾਈ ਜਿਹੜੇ ਹੋਏ ਨੇ ਸਾਡੇ ਵੀ ਸੰਸਥਾਵਾਂ ਸੰਸਥਾ ਜਿਹੜੀਆਂ ਬਣਾਉਂਦੇ ਨੇ ਨਾਲ ਜੋੜਦੇ ਨੇ ਬੰਦੇ ਸਾਰੇ ਖਾਈ ਚ ਡਿੱਪਣਗੇ ਜਿਵੇਂ ਹੋਈ ਨਾ ਖਾਈ ਚ ਨੱਕਣ ਦੀ ਕੋਸ਼ਿਸ਼ ਕੌਣ ਕਰ ਰਹੇ ਕਬੀਰ ਤਾਂ ਖੁਦੇ ਕਹਿ ਰਿਹਾ ਇੱਕ ਉਹ ਘਟ ਘਾਟੀ ਰਾਮ ਕੀ ਜੇ ਮਾਰਗ ਪੰਡਤ ਗਏ ਪੰਡਤ ਨੇ ਜਿਹੜਾ ਰਸਤਾ ਦੱਸਿਆ ਲੋਕਾਂ ਨੂੰ ਜੇ ਮਾਰਗ ਪੰਡਤ ਗਏ ਜਿਹੜੇ ਮਾਰਗ ਪੰਡਤ ਨੇ ਦੱਸਿਆ ਲੋਕਾਂ ਨੂੰ ਉਹ ਕਿਹੜਾ ਸੰਸਾਰੀ ਮਾਰਗ ਸੀ ਆਪਣੀ ਮਰਜ਼ੀ ਕਰੋ ਜੋ ਮਰਜ਼ੀ ਮੰਗੋ ਆਪ ਕਰੋ ਪੁੰਨ ਕਰਕੇ ਦਾਨ ਦਾਨ ਕਰ ਦੋ ਪਾਪ ਹੋ ਜਾਣਗੇ ਇਹ ਲੋਕਾਂ ਇਹ ਤਰੀਕਾ ਸੌਖਾ ਲੱਗਿਆ ਵਧੀਆ ਲੱਗਿਆ ਤਰੀਕਾ ਹੈ ਪਾਪ ਕਰਨ ਤੇ ਨਹੀਂ ਹਟਾਉਂਦਾ ਸਾਡੇ ਵਾਲਾ ਤਰੀਕਾ ਹੋਰ ਸੀ ਗੁਰਮਤਿ ਵਾਲਾ ਉਹਦੇ ਮਗਰ ਕੋਈ ਲੱਗਿਆ ਨਹੀਂ ਜੇ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ ਭੀੜ ਸਾਰੇ ਮਗਰ ਤੁਰ ਪਏ ਸਾਰੇ ਕੇਲੇ ਬਣ ਗਏ ਬਾਹਮਣ ਗੁਰੂ ਹੈ ਜਗਤ ਦਾ ਸਾਰੇ ਸੰਸਾਰ ਦੇ ਗੁਰੂ ਬੋਲੇ ਬਾਹਮਣ ਹੁਣ ਵੀ ਪਖੰਡਵਾਦ ਮਗਰ ਲੋਕ ਲੱਗਦੇ ਨੇ ਜੇ ਗੁਰਦਾਰਿਆਂ ਵਿੱਚ ਗੁਰਦਾਰਿਆਂ ਜੇ ਤੁਸੀਂ ਗੁਰਮਤਿ ਦਾ ਪ੍ਰਚਾਰ ਕਰਦੇ ਜਿਹੜੇ ਜਾਣਦੇ ਨੇ ਉਹ ਵੀ ਹਟ ਜਾਣਗੇ ਜਾਣਦੇ ਜੇ ਮਾਰਗ ਪੰਡਤ ਗਏ ਪਾਛੇ ਪਰੀ ਭੀੜ ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਕਹਿੰਦਾ ਮੈਂ ਇਕੱਲਾ ਹੀ ਜਾਣਿਆ ਮੇਰੇ ਮਗਰ ਨਹੀਂ ਕੋਈ ਆਇਆ ਬੜੀ ਔਕਟ ਘਾਟੀ ਹੈ ਤੇ ਚੜ ਰਹੇ ਆ ਜਿਹੜੇ ਰੌਲਾ ਪਾਉਂਦੇ ਨੇ ਰੋਜ਼ ਸਿੱਖੀ ਦਾ ਇਹਨਾਂ ਜੋ ਕਿਹੜਾ ਚੜ ਆ ਚੜ ਕੋਈ ਵੀ ਨਹੀਂ ਰਿਹਾ ਇਹ ਤਾਂ ਵੋਟਾਂ ਦਾ ਰੌਲਾ ਹੈ ਨਾ ਦਾ ਆਪਣੇ ਹੋਰ ਰੌਲਾ ਸਾਡੀ ਗਿਣਤੀ ਦੀਆਂ ਆ ਸਿੱਖ ਦੁਨੀਆ 'ਚ ਦੁਨੀਆ ਦੇ ਪਦਾਰਥਾਂ ਦੀ ਲੜਾਈ ਹੈ ਸਾਰੀ ਇਹਨਾਂ ਦੀ ਸਾਡਾ ਹਿੱਸਾ ਇਹਨਾਂ ਬਣਦਾ ਦੁਨੀਆ 'ਚ ਹਿੱਸੇ ਪੱਤੀ ਦੀ ਲੜਾਈ ਹੈ ਹਿੱਸੇ ਪੱਤੀ ਦੀ ਲੜਾਈ ਤਾਂ ਇਹਨਾਂ ਨੇ ਪਰਮੇਸ਼ਰ ਦਾ ਤਾਂ ਮੰਨਿਆ ਨਹੀਂ ਹੈ ਇਹ ਸਾਰਾ ਕੋ ਪਰਮੇਸ਼ਰ ਦਾ ਤੇ ਗੁਰਬਾਣੀ ਦੀ ਕਿਹੜੀ ਪੰਕਤੀ ਬਣੀ ਹੈ ਇਹਨਾਂ ਨੇ ਦੱਸਣ ਦਾ ਸਹੀ ਵੀ ਇੱਕ ਪੰਕਤੀ ਜਿਹੜੀ ਇੱਕ ਪੰਕਤੀ ਬਣੀ ਹੈ ਇਹਨਾਂ ਨੂੰ ਉਦਾਹਰਣ ਵੀ ਆ ਬਣੀ ਹੈ ਇੱਕ ਪੰਕਤੀ ਬਣੀ ਸਾਰੀ ਬਾਣੀ ਮੰਨਣੀ ਪੈ ਜੂਗੀ ਕੋਈ ਪੰਕਤੀ ਇੱਕ ਮੰਨ ਲੈਣ ਸਾਰੀ ਬਾਣੀ ਮੰਨਣੀ ਪੈ ਜੂਗੀ ਫੇਰ ਨਹੀਂ ਬਸ ਸਕਦੇ ਮੱਕੀ ਕਿੰਨਾ ਜ਼ੀਰਾ ਹੁੰਦਾ ਜਿੰਨਾ ਉਹਦਾ ਪੈਰ ਹੁੰਦਾ ਉੱਥੇ ਫਸਦੀ ਹੈ ਜਿੱਥੇ ਜਿੰਨਾ ਉਹਦਾ ਪੈਰ ਹੈ ਮੱਖੀ ਦਾ ਉਸੇ ਸਿਰੇ ਨੇ ਉਹਨੇ ਨਹੀਂ ਫਸਾ ਲੈਣਾ ਜਿਹੜੀ ਬਾਣੀ ਦੀ ਇੱਕ ਪੰਕਤੀ ਮੰਨਣੀ ਉਸੇ ਨੇ ਫਸਾ ਲੈਣਾ ਤੁਹਾਨੂੰ ਮੰਨੋ ਤਾਂ ਸਹੀ ਇੱਕ ਪੰਕਤੀ ਨਹੀਂ ਮੰਨ ਸਕਦਾ ਕੋਈ ਇਹਦੀ ਐਵੇਂ ਰੌਲਾ ਪਾਈ ਜਾਂਦੇ ਸਿੱਖਾਂ ਦੀ ਗੁਰਮੁਖੀ ਪਾਵਾ ਘਟ ਘਟ ਭੇਦ ਗੁਰਮੁਖੀ ਪਾਵਾ ਘਟ ਘਟ ਭੇਦ ਗੁਰਮੁਖ ਨੂੰ ਸਾਰੇ ਹਿਰਦਿਆਂ ਦਾ ਗਿਆਨ ਹੁੰਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਕੌਣ ਪਰਮੇਸ਼ਰ ਦੀ ਬੁੱਧ ਗੁਰਮੁਖੀ ਬੁੱਧੀ ਪਰਮੇਸ਼ਰ ਦੀ ਬੁੱਧੀ ਹੈ ਸਾਰੇ ਮਨ ਦਾ ਭੇਦ ਹੈ ਮਨ ਮਨ ਦਾ ਵਿਗੜੇ ਮਨ ਨੂੰ ਠੀਕ ਕਰ ਲੈਣਾ ਸਾਰੀ ਇਹਦੇ ਮਕੈਨਿਜ਼ਮ ਸਾਰਾ ਮਨ ਦਾ ਹੈਗਾ ਕੋਲ ਜਿਵੇਂ ਕਿਸੇ ਚੀਜ਼ ਨੂੰ ਵਿਗੜੀ ਨੂੰ ਠੀਕ ਕਰਦਾ ਹੁੰਦਾ ਨਾ ਕੋਈ ਗੁਰਬਾਣੀ 'ਚ ਇੰਨਾ ਗਿਆਨ ਹੈ ਕਿਹਾ ਜਾ ਵਿਗੜਿਆ ਹੋਇਆ ਮਨ ਹੋਵੇ ਨੂੰ ਵੀ ਠੀਕ ਕਰ ਸਕਦੀ ਹੈ ਪਰ ਇਹਦੀ ਸੋਝੀ ਹੋਣੀ ਚਾਹੀਦੀ ਹੈ ਜਿੰਨਾ ਮਰਜੀ ਵਿਗੜਿਆ ਹੋਇਆ ਹੋਵੇ ਜਿੱਡਾ ਮਰਜੀ ਵਿਗੜਿਆ ਹੋਇਆ ਕੇਸ ਹੋਵੇ ਇਹ ਐਸਾ ਡਾਕਟਰ ਹੈ ਕੋਈ ਕੇਸ ਇਹਦੇ ਕੋਲ ਐਸਾ ਨਹੀਂ ਹੈ ਵੀ ਇਹਦੇ ਕੋਲ ਦਵਾਈ ਹੈ ਨਹੀਂ ਹੈ ਇਸ ਕਰਕੇ ਘਟ ਘਟ ਭੇਜਦਾ ਇਹਨੂੰ ਕੋਈ ਬਿਮਾਰੀ ਐਸੀ ਮੰਦੀ ਨਹੀਂ ਹੈ ਜਿਹਦੇ ਨੂੰ ਭੇਦ ਨਹੀਂ ਹੈ ਪਰ ਉਹ ਇਲਾਜ ਕਰਾਉਣਾ ਚਾਹੁੰਦਾ ਹੋਵੇ ਜਿਹੜਾ ਇਲਾਜ ਨਹੀਂ ਕਰਾਉਣਾ ਚਾਹੁੰਦਾ ਬਿਮਾਰੀਆਂ ਆਪਣੀਆਂ ਰੱਖਣੀਆਂ ਚਾਹੁੰਦਾ ਹੈ ਵਧਾਉਣੀਆਂ ਚਾਹੁੰਦਾ ਹੈ ਉਹ ਵੀ ਡਾਕਟਰ ਹੈਗੇ ਨੇ ਹਸਪਤਾਲ ਵੀ ਹੈਗੇ ਨੇ ਜਿਹੜੇ ਨਹੀਂ ਇਲਾਜ ਕਰਦੇ ਵਰਦੇ ਰਹਿੰਦੇ ਨੇ ਫਿਰ ਗੁਰਮੁਖੀ ਵੈਰ ਵਿਰੋਧ ਗਵਾਵੇ ਗੁਰਮੁਖੀ ਬੁੱਧੀ ਕੀ ਕਰਦੀ ਹੈ ਗੁਰਮਤ ਕੀ ਕਰਦੀ ਹੈ ਗੁਰਮੁਖੀ ਗੁਰਮਤ ਦਾ ਹੀ ਨਾਮ ਹੋਣਾ ਅਸਲ 'ਚ ਜਿਹਨਾਂ ਗੁਰਮਤ ਲੈ ਲਈ ਉਹ ਗੁਰਮੁਖੀ ਹੈ ਪੈਰ ਵਿਰੋਧ ਸੰਸਾਰ ਦਾ ਖਤਮ ਕਰਦੀ ਹੈ ਗੁਰਮੁਖੀ ਗੁਰਮੁਖਤਾ ਨਾ ਕੋਈ ਬੈਰੀ ਨਾ ਹੈ ਬਗਾਨਾ ਦਾ ਉਪਦੇਸ਼ ਦਿੰਦੇ ਨੇ ਉਹਨਾਂ ਦਾ ਕੋਈ ਦੇਸ਼ ਨਹੀਂ ਹੁੰਦਾ ਕੋਈ ਵੱਟ ਲਕੀਰ ਨਹੀਂ ਉਹਦਾ ਵੱਟਾਂ ਲਕੀਰਾਂ ਢੋਲਦੇ ਨੇ ਤਾਂ ਇਹਨਾਂ ਦੀਆਂ ਰਾਜਾਂ ਦੀਆਂ ਪਾਈਆਂ ਹੋਈਆਂ ਸਿਆਸਤਦਾਨਾਂ ਦੀਆਂ ਲਕੀਰਾਂ ਉਹ ਤਾਂ ਲਕੀਰਾਂ ਵਟਾਉਂਦੇ ਨੇ ਇਹ ਰਾਜ ਕਰੇਗਾ ਖਾਲਸਾ ਜੀ ਵੱਟ ਪਾਉਂਦੇ ਨੇ ਗੁਰੂ ਗੁਰਮੁਖ ਵੱਟ ਵਟਾਉਂਦੇ ਨੇ ਸਿੱਖਾਂ ਨੂੰ ਦਾ ਵੱਟਾਂ ਵਟਾਉਣੀਆਂ ਚਾਹੀਦੀਆਂ ਸੀ ਇਹ ਤਾਂ ਨਵੀਆਂ ਪਾ ਰਹੇ ਨੇ ਜੇ ਕਿਸੇ ਨੇ ਨੁਕਸਾਨ ਕੀਤਾ ਗੁਰਮਤ ਦਾ ਜੇ ਅੱਜ ਕੋਈ ਖਿਲਾਫ ਹੈ ਤਾਂ ਆਏ ਸਿੱਖ ਖਿਲਾਫ ਨੇ ਜਿਹੜੇ ਕਹਿੰਦੇ ਰਾਜ ਕਰੇਗਾ ਸਾਲ ਸਿੱਖੀ ਤੋਂ ਸਾਰਾ ਬੇੜਾ ਇਹ ਕਰ ਕਰ ਰਹੇ ਆਪ ਸਿੱਖੀ ਨੂੰ ਮੰਨਣਾ ਨਹੀਂ ਇਹਨਾਂ ਨੇ ਔਰ ਸਿੱਖੀ ਜਿਹੜੀ ਸਹੀ ਸਿੱਖੀ ਹੈ ਉਹਦਾ ਪ੍ਰਚਾਰ ਹੋਣ ਦੇਣਾ ਨਹੀਂ ਕਿਉਂ ਫਿਰ ਇਹ ਬਦਨਾਮ ਹੋ ਜਾਣ ਕਿ ਜਿਹਦਾ ਪ੍ਰਚਾਰ ਹੋ ਗਿਆ ਸਾਨੂੰ ਲੋਕ ਸਾਡੇ ਵੱਲ ਉਕਲ ਕਰਨਾ ਇਹਨਾਂ ਨੂੰ ਖਤਰਾ ਵੀ ਲੋਕ ਸਾਡੇ ਵੱਲ ਉਕਲ ਕਰਨਗੇ ਵੀ ਲੀਡਰ ਤੁਸੀਂ ਸਿੱਖ ਹੋ ਸਿੱਖੀ ਦੇ ਤੁਸੀਂ ਉਹ ਖਿਲਾਫ ਹੋ ਸਾਡਾ ਕੀ ਬਣੂ ਸਾਨੂੰ ਲੋਕਾਂ ਨੇ ਲੀਡਰ ਨਹੀਂ ਬਣੂ ਤੇ ਸਮਾਂ ਆ ਗਿਆ ਸਭ ਨੂੰ ਪਤਾ ਹੁਣ ਸਭ ਨੂੰ ਪਤਾ ਹੈ ਇਹਨਾਂ ਲੋਕਾਂ ਨੂੰ ਗੁਰਬਾਣੀ ਦਾ ਨਹੀਂ ਹੈ ਹੈਗਾ ਪਰ ਇਹਨਾਂ ਦੇ ਆਚਰਣ ਤੋਂ ਪਤਾ ਲੱਗ ਗਿਆ ਲੋਕਾਂ ਨੂੰ ਆਚਰਣ ਤੋਂ ਹਰ ਆਦਮੀ ਨੂੰ ਪਤਾ ਵੀ ਇਹ ਸਿੱਖਣੀ ਹਣ ਗੁਰਬਾਣੀ ਦੀ ਸੋਚੀ ਨਹੀਂ ਅਸੀਂ ਤਾਂ ਸਿਰਫ ਇਹ ਦੱਸਣਾ ਵੀ ਗੁਰਬਾਣੀ ਦੇ ਅਨੁਸਾਰ ਇਹਨਾਂ ਦਾ ਜੀਵਨ ਨਹੀਂ ਹੈ ਇੱਥੋਂ ਖਰਾਬੀ ਪੈਦਾ ਹੋਈ ਕਿਉਂ ਖਰਾਬੀ ਪੈਦਾ ਹੋਈ ਕੀ ਇਹ ਚਾਹੁੰਦੇ ਨੇ ਕੀ ਕਰਦੇ ਨੇ ਗਲਤੀ ਨਾਲ ਨਹੀਂ ਕਰਦੇ ਜਾਣ ਬੁੱਝ ਕੇ ਕਰਦੇ ਨੇ ਇਹਨਾਂ ਨੇ ਸਿੱਖ ਬਣਨਾ ਹੀ ਨਹੀਂ ਹੈ ਜੇ ਤੁਸੀਂ ਸਿੱਖੀ ਚਾਹੁੰਦੀ ਹੈ ਸੰਗਤ ਤੇ ਇਹਨਾਂ ਨੂੰ ਬਾਈਪਾਸ ਕਰੋ ਇਹਨਾਂ ਨੂੰ ਸਾਈਡ ਤੇ ਕਰਕੇ ਇਹਨਾਂ ਦੀ ਨਾ ਸੁਣੋ ਇਹਨਾਂ ਨੂੰ ਸਿੱਖ ਬਣ ਕੇ ਨਾ ਚੱਲੋ ਤੁਸੀਂ ਵੀ ਸਿੱਖ ਨੇ ਤੁਸੀਂ ਆਪ ਸਿੱਖੀ ਵਾਸਤੇ ਕੁਝ ਕਰੋ ਸੰਗਤ ਅੱਗੇ ਆਵੇ ਜੇ ਚਾਹੁੰਦੇ ਹੋ ਇਹਨਾਂ ਵੱਲ ਨਾ ਜਾਖੋ ਵੀ ਇਹ ਕੁਝ ਕਰਨਗੇ ਇਹ ਤਾਂ ਵਿਰੋਧੀ ਖੜੇ ਨੇ ਗੁਰਮੁਖੀ ਵੈਰ ਵਿਰੋਧ ਗਵਾਵਾ ਗੁਰਮੁਖੀ ਸਗਲੀ ਗਣਤ ਮਿਟਾਵਾ ਸਗਲੀ ਗਣਤ ਮਿਟਾਵਾ ਗਣਤ ਕੀ ਹੈ ਜਿਹੜਾ ਲੇਖਾ ਹੈ ਗੁਣ ਬਾਬ ਦਾ ਆ ਜਿਹੜਾ 250 ਸੁਪਣ ਸਾਹਿਬ ਦਾ ਖੰਡ ਪਾਠ ਕਰਦਾ ਵੀ ਗਿਣਤੀ ਹੈ 250 ਪਾਠ ਕਰਦਾ ਸੁਪਣ ਸਾਹਿਬ ਦਾ ਉਹਦੀ ਅਰਦਾਸ ਕਰਨੀ ਹੈ ਗਿਣਤੀ ਹੈ ਨਵੀਆਂ ਗਿਣਤੀਆਂ ਸ਼ੁਰੂ ਕਰ ਲਈ ਉਹਨੂੰ ਪੁੱਛੇ ਸੁਖਮਣੀ ਸੁਖਮਰਤ ਪ੍ਰਭ ਨਾਮ ਦਾ ਮਤਲਬ ਕੀ ਹੈ ਕਿਸੇ ਨੂੰ ਨਹੀਂ ਪਤਾ ਕੀ ਸੁਖ ਹੋਇਆ ਤੁਹਾਨੂੰ ਸੁਖ ਮਨੀ ਸੁਖ ਆਪਣੇ ਨਾਮ ਨਾਲ ਸੁਖ ਮਨੀ ਲੱਭਦਾ ਨੰਨੇ ਨਾਲ ਹੈ ਕਿਸੇ ਨੇ ਇਹਦੇ ਅਰਥ ਸੁਖ ਮਣੀ ਕਰਦੇ ਨਾਣੇ ਨਾਲ ਹੁੰਦੀ ਹੈ ਬਣੀ ਸਾਹਬ ਸੋਨੇ ਵੀ ਬਦਲ ਹੈ ਬਣੀ ਉਹ ਲਿਖ ਦਿੱਤਾ ਫਿਰ ਮੂਰਖ ਸੀ ਸਾਹਬ ਸੋਨਾ ਜਿਹੜੇ ਮੰਨਣ ਵਾਲੇ ਨੇ ਉਦੋਂ ਮਹਾਪੁਰਖ ਨੇ ਉਹਨੂੰ ਉਹ ਬੜੀ ਸੁੱਖਾਂ ਦੀ ਬੜੀ ਸੁੱਖਾਂ ਦੀ ਕੋ ਬੜੀ ਹੁੰਦੀ ਹੈ ਤੇ ਹੋ ਕਿਤੇ ਸੁੱਖਾਂ ਦੀ ਬੜੀ ਉਹ ਮਨਾ ਵਿੱਚ ਸੁਖ ਪੈਦਾ ਕਰਨ ਵਾਲਾ ਮਨੀ ਵਰ ਦਾ ਬਹੁ ਵਚਨ ਹੈ ਮਨੀ ਮਨ ਦਾ ਬਹੁ ਵਚਨ ਮਨੀ ਹੈ ਬਿਹਾਰੀ ਨਾਲ ਜੇ ਸਿਹਾਰੀ ਹੁੰਦੀ ਸੁਖ ਤਾਂ ਮਨ ਵਿੱਚ ਆ ਜਾਂਦਾ ਜਦ ਬਿਹਾਰੀ ਕਰਤੀ ਮਨ ਦਾ ਬਹੁ ਵਚਨ ਹੋ ਗਿਆ ਮਨੀ ਮਨਾ ਵਿੱਚ ਸੁਖ ਮਨ ਮਨੀ ਸੁਖ ਮਨਾ ਵਿੱਚ ਜੇ ਸੁਖ ਪੈਦਾ ਕਰਨਾ ਨਾ ਉਹ ਸੁਖ ਕਿਹੜਾ ਅੰਮ੍ਰਿਤ ਪ੍ਰਭ ਨਾਮ ਹੈ ਉਹ ਉਹ ਕਿਹੜਾ ਨਾਮ ਹੈ ਉਹ ਉਹ ਨਾਮ ਹੈ ਭਗਤ ਜਨਾ ਕੈ ਮਨ ਵਿਸਰਾਮ ਜਿਹਦੇ ਨਾਲ ਭਗਤ ਜਨਾ ਦਾ ਮਨ ਟਿਕਦਾ ਹੁੰਦਾ ਟਿਕਿਆ ਆਇਆ ਮਨ ਹੁੰਦਾ ਸੁਖ ਹੋ ਜਾਂਦਾ ਭਗਤ ਜਨਾ ਨੇ ਦਾ ਮਨ ਜਿਹਦੇ ਨਾਲ ਟਿਕਿਆ ਜਿਹੜੇ ਗਿਆਨ ਨਾਲ ਭਗਤਾਂ ਨੇ ਆਪਣੇ ਮਨ ਨੂੰ ਰੋਕਿਆ ਮਨ ਗਿਆਨ ਦਾ ਬੰਦਾ ਮਨ ਰਹਿ ਗੁਰਬਨ ਗਿਆਨ ਨਾ ਹੋਏ ਉਹ ਗੁਰਮਤ ਦਾ ਗਿਆਨ ਇੱਕੋ ਲਫ਼ਜ਼ ਇੰਨਾ ਪੜ ਹੀ ਬਾਕੀ ਨਹੀਂ ਸਾ ਪੜਨ ਦੀ ਲੋੜ ਹੀ ਨਹੀਂ ਖੋਜਣ ਦੀ ਲੋੜ ਦੀ ਹੁੰਦੀ ਕੀ ਗੱਲ ਕੇ ਸਾਰਾ ਪੜ ਕੇ ਕੀ ਮਿਲਿਆ ਮਿਲਿਆ ਕੀ ਪੜ ਕੇ ਉਹਨਾਂ ਨੂੰ ਔਰ 250 ਪਾੜ ਕਰਕੇ ਅਰਦਾਸ ਕਾਦੀ ਕਰਨੀ ਹੈ ਮੇਰਾ ਮੁੰਡਾ ਪਾਸ ਹੋ ਜਵੇ ਅਰਦਾਸ ਨਹੀਂ ਕਰਦੀ ਕਿ ਸਾਡੇ ਆ ਹੋ ਜਾ ਸਾਡੇ ਹੋ ਜਾ ਟਾਰਗੇਟ ਕੀ ਹੈ ਟਾਰਗੇਟ ਹੋਇਆ ਤੇ ਮੱਤ ਨਹੀਂ ਮਾਰੀ ਹੋਈ ਇਹਨਾਂ ਦੀ ਹੋਰ ਕੀ ਹੋਇਆ ਮੱਤ ਮਾਰੀ ਹੋਈ ਹੈ ਹੋਰ ਕੀ ਕਿੱਥੇ ਲਿਖਿਆ ਗੁਰਬਾਣੀ ਜੀ ਤੁਸੀਂ ਮਾਇਆ ਮੰਗੋ ਕਿੱਥੇ ਲਿਖਿਆ ਜੋ ਚੀਜ਼ ਮੰਗਣੀ ਸੀ ਉਹ ਤਾਂ ਮੰਗੀ ਹੋਣੀ ਗੁਰਮੁਖੀ ਨਾਮ ਦਾ ਨਿਸ਼ਾਨ ਦਾ ਕੀ ਮਤਲਬ ਸੀ ਲਿਖਣ ਦਾ ਕੀ ਫਾਇਦਾ ਸੀ ਲਿਖਣ ਦਾ ਇਹ ਸਾਰੇ ਅੰਨੇ ਬੋਲੇ ਨੇ ਮਾਇਆਧਾਰੀ ਮਾਇਆਧਾਰੀ ਹੁੰਦੇ ਆ ਨਾ ਬੋਲੇ ਅੰਨੇ ਵੀ ਨੇ ਬੋਲੇ ਵੀਰ ਮਾਇਆਧਾਰੀ ਜੋ ਸਿੱਖੀ ਤੋਂ ਮਾਇਆ ਪਿਆਰੀ ਹੈ ਇਹਨਾਂ ਨੂੰ ਸਿੱਖੀ ਨਾਲੋਂ ਜ਼ਿਆਦਾ ਕੀਮਤੀ ਹੈ ਮਾਇਆ ਪਦਾਰਥ ਜਿੰਨਾ ਜਰ ਸਿੱਖੀ ਨਾਲ ਮਾਇਆ ਦੇ ਪਦਾਰਥ ਜ਼ਿਆਦਾ ਕੀਮਤੀ ਲੱਗਦੇ ਨੇ ਸਿੱਖੀ ਦੇ ਨਾਲ ਲੈਣਾ ਕੀ ਹੈ ਜਿੱਦਣ ਸਿੱਖੀ ਦੀ ਕੀਮਤ ਜ਼ਿਆਦਾ ਵੱਧ ਗਈ ਮਾਇਆ ਦੇ ਪਦਾਰਥਾਂ ਨੂੰ ਉਦੋਂ ਉਹ ਵੋਲਡ ਕੇ ਵਰਨਾ ਨਹੀਂ ਵੋਲਡ ਹਾਲੇ ਤਾਂ ਮਾਇਆ ਦੀ ਭੁੱਖ ਅੰਦਰੋਂ ਗਈ ਹੋਈ ਨਹੀਂ ਨਾ ਇਹਨਾਂ ਦੀ ਸਲਾਹ ਹੈ ਵੀ ਮਾਇਆ ਦੀ ਭੁੱਖ ਜਾਵੇ ਹਾਲੇ ਤਾਂ ਸਿੱਖੀ ਚੋਂ ਮਾਇਆ ਦੀ ਡਿਮਾਂਡ ਹੈ ਮਾਇਆ ਹੀ ਮੰਗਦੇ ਨੇ ਸਿੱਖੀ ਤੋਂ ਵੀ ਬਾਣੀ ਪੜ ਕੇ ਪਾਠ ਕਰਕੇ ਜੋ ਵੀ ਕੁਝ ਹੈ ਸੇਵਾ ਕਰਕੇ ਜਿਹੜੀ ਸੇਵਾ ਅਸੀਂ ਸਮਝਦੇ ਹਾਂ ਜਿਹੜੇ ਵਿਚਾਰ ਵੀ ਕਰਨਾ ਨਾ ਸ਼ਬਦ ਵਿਚਾਰ ਜੇ ਉਹਨੂੰ ਵੀ ਸੇਵਾ ਆਪਾਂ ਬਦਲ ਲਈਏ ਉਹ ਵੀ ਪੂਰੀ ਮਤ ਨਾਲ ਵਿਚਾਰ ਕਰੀਏ ਤਾਂ ਮਤ ਉਹਦਾ ਕੋਈ ਰਿਜ਼ਲਟ ਨਿਕਲਦਾ ਮਤ ਥੋੜੀ ਸੇਵ ਹੈ ਥੋੜੀ ਮਤ ਨਾਲ ਜਿਹੜੇ ਬਾਣੀ ਵਿਚਾਰਦੇ ਨੇ ਨਾ ਆਪਣੀ ਮਤ ਨੂੰ ਵਿਚਾਰਦੇ ਨੇ ਥੋੜੀ ਮਤ ਆਪਣੀ ਮਤ ਹੁੰਦੀ ਜੇ ਆਪਾਂ ਥੋੜੀ ਮਤ ਕਹੀਏ ਨਾ ਥੋੜੀ ਮਤ ਦਾ ਥੋੜੀ ਮਤ ਕੀ ਹੋਈ ਮੇਰੀ ਮਤ ਥੋੜੀ ਰੋ ਜਿਹੜੇ ਆਪਣੀ ਬੁੱਧੀ ਨਾਲ ਗੁਰਬਾਣੀ ਨੂੰ ਵਿਚਾਰਦੇ ਨੇ ਥੋੜੀ ਮਤ ਨਾਲ ਉਹ ਜੋ ਤਤ ਸਾਰਾ ਹੀ ਗਵਾ ਲੈਂਦੇ ਨੇ ਇਹੀ ਗੱਲ ਇਹੀ ਕੰਮ ਕੀਤਾ ਹੋਇਆ ਸੀ ਸਿੱਖਾਂ ਨੇ ਆ ਜਿਹੜੇ ਵਿਦਵਾਨ ਨੇ ਸਾਰੇ ਯੂਨੀਵਰਸਿਟੀਆਂ 'ਚ ਇਹੀ ਕੰਮ ਕੀਤਾ ਹੋਇਆ ਇਸੇ ਕੰਮ ਲੱਗੇ ਹੋਏ ਨੇ ਸਾਰੇ ਮਤ ਥੋੜੀ ਸੇਵ ਉਹ ਜਿਹਨੇ ਸੁਖ ਬਣੀ ਲਿਖਿਆ ਉਹ ਵੀ ਥੋੜੀ ਮਤ ਵਾਲਾ ਸੀ ਰਾਣਾ ਬਣਾਤਾ ਦੁੱਲੇ ਦਾ ਪਰ ਇਹ ਨਹੀਂ ਦੇਖਿਆ ਵੀ ਨੰਨਾ ਹੈ ਨਾ ਸੁਖਾਂ ਦੀ ਬਣੀ ਬਣਾਤਾ ਉਹਨੂੰ ਅਸੀਂ ਪੰਥ ਰਤਨ ਦਿੱਤਾ ਹੋਇਆ ਉਹ ਜਿਹੜੇ ਪੰਥ ਰਤਨ ਕਹਿਣ ਵਾਲੇ ਤੇ ਉਹ ਕਹੇ ਜੇ ਸਿੱਖ ਹੋਣਗੇ ਹੁਣ ਇਹਦਾ ਅੰਦਾਜ਼ਾ ਲਾਓ ਜਿਨ੍ਹਾਂ ਨੇ ਪੰਥ ਰਤਨ ਨੂੰ ਮੰਨਿਆ ਉਹ ਆਪ ਕਿੱਥੇ ਖੜੇ ਨੇ ਇਥੋਂ ਅੰਦਾਜ਼ਾ ਲਾਓ ਉਹਨਾਂ ਨੇ ਰਹਿਤ ਮਰਿਆਦਾ ਬਣਾਈ ਹੈ ਉਹ ਆਪ ਕਿੱਥੇ ਖੜੇ ਨੇ ਸਿੱਖੀ ਦਾ ਉਹਨਾਂ ਕੋਈ ਏਬੀਸੀ ਦਾ ਪਤਾ ਹੈ ਇਹਦਾ ਅੰਦਾਜ਼ਾ ਇਥੋਂ ਲੱਗੂਗਾ ਪਿਛਲੇ ਟੀਕਿਆਂ ਨੂੰ ਪੜ੍ਹ ਕੇ ਜੋ ਉਹਨਾਂ ਨੇ ਲਿਖਿਆ ਹੈ ਰਹਿਤ ਮਰਿਆਦਾ ਕੀ ਗੁਰਮਤਿ ਦੇ ਅਨੁਸਾਰ ਹੈ ਗੁਰਮਤਿ ਤੋਂ ਵਿਰੁੱਧ ਹੈ ਰਹਿਤ ਮਰਿਆਦਾ ਸਾਰੀ ਉਹਨਾਂ ਦੀ ਮਰਿਆਦਾ ਲਫ਼ਜ਼ ਨਹੀਂ ਹੈ ਗੁਰਬਾਣੀ ਕਿਤੇ ਰਹਿਤ ਹੈ ਗੱਲਾਂ ਜਿੱਦਾਂ ਮਰਿਆਦਾ ਨਾਲ ਲਾਤੀ ਇਹਨਾਂ ਨੇ ਰਹਿਤ ਉਹਦਨੇ ਸਨਾਤਨ ਧਰਮ ਬਾੜ ਲਿਆ ਲਿਆ ਕੇ ਸਨਾਤਨੀ ਵੱਧ ਬਾੜੀ ਗੁਰਦੁਆਰੇ ਮਰਿਆਦਾ ਦਾ ਲਫ਼ਜ਼ ਨਹੀਂ ਹੈ ਗੁਰਬਾਣੀ ਦਾ ਮਰਿਆਦਾ ਮੈਨ ਮੇਡ ਹੁੰਦੀ ਹੈ ਮਰਿਆਦਾ ਮਨ ਦੀ ਮਰਜ਼ੀ ਦਾ ਦੂਆ ਨੋ ਮਰਿਆਦਾ ਰਹਿ ਤੇ ਕੋਈ ਝਗੜਾ ਨਹੀਂ ਝਗੜਾ ਮਰਿਆਦਾ ਤੇ ਆ ਕੇ ਸਾਡੀ ਮਰਿਆਦਾ ਜੀ ਉਹ ਕਹਿੰਦਾ ਸਾਡੀ ਮਰਿਆਦਾ ਉਹ ਕਹਿੰਦਾ ਸਾਡੀ ਮਰਿਆਦਾ ਰਹਿ ਨਹੀਂ ਕਹਿੰਦਾ ਕੋਈ ਸਾਡੀ ਵੱਖਰੀ ਹੈ ਰਹਿ ਨੂੰ ਕਹਿੰਦੇ ਨਹੀਂ ਕਹਿੰਦੇ ਵੱਖਰੀ ਹੈ ਮਰਿਆਦਾ ਕਹਿੰਦੇ ਵੱਖਰੀ ਹੈ ਮਰਿਆਦਾ ਚ ਮਨਮਤ ਇਨਵੋਲਵ ਹੈ ਮਰਿਆਦਾ ਮਨਮਤ ਹੈ ਮਨਮਤ ਦਾ ਯਾਦ ਤੇ ਨਹੀਂ ਦਿੱਤੀ ਗੁਰਬਾਣੀ ਜਿੱਤੇ ਮਨਮਤ ਆ ਗਈ ਤਾਂ ਗੁਰਬਤ ਕਿਵੇਂ ਰਹੇਗੀ ਇਹ ਬਿਮਾਰੀ ਇੱਥੇ ਬੜੀ ਹੋਈ ਹੈ ਰਹਿ ਦੇ ਨਾਲ ਮਰਿਆਦਾ ਬਾੜੀ ਹੈ ਇਹ ਜਹਦਾਰ ਵੀ ਉਖੜੇ ਨੇ ਸਾਰੇ ਇਹਨਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕੋਈ ਨਹੀਂ ਪਤਾ ਹੈਗਾ ਗੁਰਬਾਣੀ ਬਾਰੇ ਕੀ ਨਾਲੇ ਉਹਨਾਂ ਨੇ ਵਿਚਾਰਾਂ ਨੇ ਗੁਰਬਾਣੀ ਤੋਂ ਲੈਣਾ ਕੀ ਆ ਤਨਖਾਹਦਾਰ ਮੁਲਾਜ਼ਮ ਨੇ ਉਹਦਾ ਇਹਨਾਂ ਦੇ ਗੁਲਾਮ ਨੇ ਇਹ ਜਿਹੜੇ ਸਿਆਸਤਦਾਨ ਨੇ ਬੂਰਗ ਲੋਕ ਨੇ ਉਹਨਾਂ ਦੀ ਇੱਜ਼ਤ ਕਰਦੇ ਨੇ ਕੋਈ ਪਤਾ ਨਹੀਂ ਇਹ ਕੀ ਨੇ ਕੋਈ ਆਪਣਾ ਨੰਬਰ ਬਣਾਉਂਦੇ ਨੇ ਘਰ ਸੱਦ ਕੇ ਇਹਨਾਂ ਨੂੰ ਸਾਡੇ ਜਹਿਦਾਰ ਆਇਆ ਹੋਇਆ ਜਿਵੇਂ ਕੋਈ ਐਮਐਲਏ ਨੂੰ ਸੱਦ ਲੈਂਦਾ ਵਿਆਹ 'ਚ ਜਦ ਐਮਐਲਏ ਰਹਿਣਾ ਨਹੀਂ ਫਿਰ ਕੋਲ ਕੋਲ ਦੀ ਨਾ ਵੀ ਫਿਰ ਪਿੱਛ ਕਰ ਲੈਂਦਾ ਬਣਾਉਂਦਾ ਨਹੀਂ ਹੈ ਤਾਂ ਮਤਲਬ ਹੀ ਨੇ ਲੋਕ ਸੰਸਾਰ ਹੈ ਗੁਰਮਤ ਕੋਈ ਸੁਧਾਰੀ ਚੀਜ਼ ਹੈ ਐਡੀ ਘਟਿਆ ਹੈ ਜਿਹੜੇ ਦਾ ਪ੍ਰਚਾਰ ਦੇ ਵਿਰੋਧ ਖੜੇ ਨੇ ਅਪਰਾਧੀ ਨੇ ਉਹਨਾਂ ਨੂੰ ਤੁਸੀਂ ਦੇ ਰਹੇ ਤੁਸੀਂ ਸਿੱਖ ਕਿੱਥੋਂ ਲਿਓਗੇ ਥੋੜੀ ਜਿਹੀ ਜੁਰਤ ਬਣੀ ਵੀ ਸੱਚ ਨੂੰ ਸੱਚ ਕਹਿ ਦਈਏ ਸੀ ਗੱਲਾਂ ਕੀ ਕਰਦੇ ਨੇ ਸਾਡਾ ਸਿੱਖ ਐਸਾ ਮੈਂ ਬਣਾਊਗਾ ਤਾਂ ਸੱਪਾ ਜਾ ਕਹਿੰਦਾ ਜਿਹੜਾ ਲੱਖਾਂ 'ਚ ਖੜਾ ਹੋਵੇ ਕੱਲਾ ਹੀ ਛੁਪੇ ਨਾ ਛੁਪੂ ਦਾ ਸਿੱਖ ਤਾਂ ਜੇ ਸੱਚ ਨੂੰ ਸੱਚ ਕਹੂ ਜਿਹੜਾ ਸੱਚ ਨੂੰ ਸੱਚ ਨਹੀਂ ਕਹਿੰਦਾ ਸਿੱਖਾ ਦਾ ਉਹ ਸਾਰੇ ਪੂਰ ਲੋਕੋ ਵੀ ਬੈਠੇ ਨੇ ਹੁਣ ਸੱਚ ਨੂੰ ਸੱਚ ਕਹਿੰਦੇ ਕਿਉਂ ਨਹੀਂ ਜਿਹੜਾ ਸੱਚ ਨੂੰ ਸੱਚ ਨਹੀਂ ਕਹਿੰਦਾ ਸਿੱਖ ਨਹੀਂ ਸਿੱਖ ਸੱਚ ਨੂੰ ਸੱਚ ਕਹਿੰਦਾ ਝੂੜੂ ਝੂੜ ਕਹਿੰਦਾ ਬਸ ਇਹ ਬਰਾਦ ਹੈ ਮਨਮੁਖਾਂ ਦੀ ਦ੍ਰਿਸ਼ਟੀ ਜੇ ਮਨਮੁਖਾਂ ਦੀ ਸਭਤਾ ਦੇ ਵਿੱਚ ਅਪਰਾਧ ਹੈ ਸੱਚ ਨੂੰ ਸੱਚ ਕਹਿਣਾ ਗੁਰਮੁਖਾਂ ਦੇ ਘਰ ਦੇ ਵਿੱਚ ਸੱਚ ਨੂੰ ਸੱਚ ਕਹਿਣਾ ਇੱਕ ਬਹਾਦਰੀ ਹੈ ਬਹੁਤ ਬੜੀ ਬਹਾਦਰੀ ਦੀ ਗੱਲ ਹੈ ਪਹਿਲਾਂ ਮਰਨ ਕਬੂਲਿਆ ਹੋਵੇ ਤਾਂ ਸੱਚ ਨੂੰ ਸੱਚ ਕਹਿ ਸਕਦਾ ਤਾਂ ਉਹਨਾਂ ਨੇ ਕਿਹਾ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ ਸੱਚ ਨੂੰ ਸੱਚ ਕਹਿਣਾ ਸਮਝੋ ਮੌਤ ਨੂੰ ਆਵਾਜ਼ ਮਾਰਦੀ ਹੈ ਤੇ ਪਤਾ ਹੀ ਹੈ ਗੁਰਮੁਖੀ RAM ਨਾਮ ਰੰਗ ਰਾਤਾ RAM ਨਾਮ ਦਾ ਰੰਗ ਚੜਿਆ ਹੁੰਦਾ ਗੁਰਮੁਖ ਨੂੰ ਹੁਣ ਇਹਦਾ RAM ਤੋਂ ਤਾਂ ਅਲਰਜੀ ਹੈ ਸਿਖਣ RAM ਨਾਮ ਤੋਂ ਤਾਂ ਅਲਰਜੀ ਹੈ ਉਹਨਾਂ ਕੱਢਦੀ ਹੈ ਭਗਤੀ ਵਿੱਚੋਂ ਕੱਢਦੀ ਹੈ RAM ਨਾਮ ਤੋਂ ਅਲਰਜੀ ਕਿਉਂ ਤੁਹਾਨੂੰ ਤੁਸੀਂ RAM ਨਾਮ ਦੀ ਵਿਆਖਿਆ ਕਰੋ RAM ਨਾਮ ਹੁੰਦਾ ਕੀ ਹੈ ਉਹ ਰਾਮ ਕਿਹੜਾ ਜਿਹੜਾ ਗੁਰਬਾਣੀ ਦੀ ਵਿਆਖਿਆ ਦਾ ਹੁੰਦੀ ਨਹੀਂ ਰਾਮ ਤੋਂ ਅਲਰਜੀ ਗੱਲ ਨਹੀਂ ਅਸਲ 'ਚ ਜਿਨ੍ਹਾਂ ਨੂੰ ਗੁਰਮਤਿ ਸਮਝੀ ਨਹੀਂ ਉਹਨਾਂ ਨੂੰ ਅਲਰਜੀ ਹੋ ਗਈ ਕ੍ਰਿਸ਼ਨ ਤੋਂ ਰਾਮ ਤੋਂ ਦੁਰਗਾ ਤੋਂ ਜੱਡੀ ਤੋਂ ਇਹਨਾਂ ਸ਼ਬਦਾਂ ਤੋਂ ਅਲਰਜੀ ਹੋ ਗਈ ਵੀ ਹਿੰਦੂਆਂ ਨੇ ਅਬੰਦੀ ਕੱਢ ਲਓ ਫਿਰ ਵਿੱਚੋਂ ਰਾਮ ਨਾਮ ਦਾ ਰੰਗ ਜਿਹੜਾ ਹੁੰਦਾ ਗੁਰਮੁਖ ਨੂੰ ਇਹ ਦੱਸੋ ਰਾਮ ਨਾਮ ਕੀ ਹੁੰਦਾ ਉਹ ਰਾਮ ਨਾਮ ਨਹੀਂ ਗੁਰ ਬੰਦੇ ਗੁਰਮਤਿ ਮੰਦੀ ਜਿਹੜਾ ਰਾਮ ਰਾਮ ਕਰਤਾ ਸਭ ਜਨ ਫਿਰੇ ਉਹ ਰਾਮ ਨਹੀਂ ਹੈ ਰਾਮ ਕੀ ਹੈ ਫਿਰ ਸਾਡਾ ਰਾਮ ਹੈ ਸਭਾ ਘਟ ਰਾਮ ਬੋਲੇ ਉਹਨਾਂ ਦਾ ਹੋਊਗਾ ਦਸਰ ਦਾ ਬੇਟਾ ਰਾਮ ਆਪਣੇ ਲਈ ਫਿਰਨੋ ਸਾਡਾ ਉਹ ਰਾਮ ਹੈ ਨਾ ਕਦੇ ਜੰਮਿਆ ਨਾ ਕਦੇ ਮਰਿਆ ਉਹਨਾਂ ਦਾ ਕੋਈ ਹੋਰ ਹੋਊਗਾ ਅਸੀਂ ਕੀ ਲੈਣਾ ਅਸੀਂ ਰਾਮ ਸਿੰਘ ਨਾਮ ਰੱਖ ਨਹੀਂ ਸਕਦੇ ਕਿਸੇ ਨੇੜੇ ਦਾ ਆਪਣੇ ਦਾ ਉਹਨਾਂ ਦਾ ਹੋਰੂ ਰਾਮਦਾਸ ਹੋ ਕਿਸੇ ਨੇ ਰੱਖ ਲਿਆ ਸਾਡੇ ਵੀ ਰਾਮਦਾਸ ਹੈ ਉਹ ਰਾਮ ਕੌਣ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਰਾਮ ਕੌਣ ਹੈ ਜਿਹਨੂੰ ਉਹ ਕਹਿੰਦੇ ਨੇ ਗੱਲ ਤਾਂ ਇਹ ਹੈ ਉਹ ਕ੍ਰਿਸ਼ਨ ਕੀ ਹੈ ਜਿਹੜਾ ਉਹ ਮੰਨਦੇ ਨੇ ਕ੍ਰਿਸ਼ਨ ਕੌਣ ਹੈ ਜਿਹਨੂੰ ਅਸੀਂ ਮੰਨਦੇ ਹਾਂ ਉਹ ਧਰਮ ਕਿਹੜਾ ਜਿਹੜਾ ਸਾਡਾ ਹੈ ਉਹ ਧਰਮ ਕਿਹੜਾ ਜਿਹੜਾ ਉਹਨਾਂ ਦਾ ਹੈ ਉਹ ਜਪ ਕਿਹੜਾ ਜਿਹੜਾ ਸਾਡਾ ਉਹ ਜਪ ਕਿਹੜਾ ਜਿਹੜਾ ਉਹਨਾਂ ਦਾ ਹੈ ਉਹ ਤਪ ਕਿਹੜਾ ਜਿਹੜਾ ਸਾਡਾ ਉਹ ਤਪ ਕਿਹੜਾ ਜਿਹੜਾ ਉਹਨਾਂ ਦਾ ਹੈ ਗੱਲ ਤਾਂ ਇਹ ਨਖੇੜਾ ਤਾਂ ਇਹ ਕਰਨਾ ਸੀ ਕਿੰਨਾ ਸਾਡੇ ਕੋਲ ਕਿੰਨਾ ਨੇ ਮਾਡਲ ਗੱਡੀਆਂ ਨੇ ਅਡਰ ਕੰਪਨੀਆਂ ਨੇ ਇੱਕ ਦੂਜੇ ਦਾ ਟਾਇਰ ਇੱਕ ਦੂਜੇ ਦੇ ਵਿੱਚ ਚੱਕਾ ਫਸਾ ਕੇ ਦਿਓ ਦੁਨੀਆ ਜਨ ਦੂਏ ਚਾਜੂ ਇੱਕ ਦੂਜੇ ਦੇ ਕਰੰਕ ਪਾ ਕੇ ਦਿਖਾਓ ਦੂਰ ਮਾਡਲ ਦੀ ਹੋਰ ਗੱਡੀ ਦੇ ਕਰੰਕ ਦੂਜੇ ਪਾ ਕੇ ਦਿਖਾਓ ਸਾਡੇ ਪੁਰਜੇ ਕਿਵੇਂ ਫਟਿਆ ਨਾ ਉਹਦਾ ਵੀ ਕਰੰਕ ਹੈ ਨਾ ਉਹਦਾ ਵੀ ਕਰੰਕ ਹੈ ਨਾ ਉਹਦਾ ਵੀ ਪਿਸਟਨ ਹੈ ਨਾ ਉਹਦਾ ਵੀ ਪਿਸਟਨ ਇੱਕ ਦੂਜੇ ਫਿੱਟ ਕਰਕੇ ਦਿਖਾਓ ਇਹ ਧਰਮ ਦੇ ਨਾ ਹੈ ਇੱਕ ਦੂਜੇ 'ਚ ਫਿੱਟ ਕੇ ਮੈਂ ਜਾਣਗੇ ਸਾਡਾ ਮਾਡਲ ਹੋਰ ਹੈ ਧਰਮ ਦਾ ਉਹਨਾਂ ਦਾ ਮਾਡਲ ਹੋਰ ਹੈ ਸਾਡਾ ਮਾਡਲ ਹੈ ਹੋਰ ਹੈ ਇਹਨਾਂ ਨੂੰ ਇੰਨੀ ਉਹ ਸਮਝ ਨਹੀਂ ਬੇਵਕੂਫਾ ਨੂੰ ਕਾਰ ਦਾ ਨਾਮ ਕਾਰ ਹੈ ਸਾਰੀਆਂ ਕਾਰਾਂ ਦਾ ਨਾਮ ਕਾਰ ਹੈ ਠੀਕ ਹੈ ਉਹ ਉਹਨਾਂ ਦੀ ਆਪਣੀ ਮੱਤਾਂ ਨੇ ਉਹਨਾਂ ਦੇ ਨੌ ਲੱਗੇ ਨੇ ਕੋਈ ਬੁੱਧ ਮੱਤ ਹੈ ਕੋਈ ਹਿੰਦੂ ਮੱਤ ਹੈ ਕੋਈ ਸੁਨਾਤਨ ਮੱਤ ਹੈ ਕੋਈ ਇਸਲਾਮ ਮੱਤ ਹੈ ਸਾਡੀ ਗੁਰਮਤ ਹੈ ਗੁਰਮਤ ਦਾ ਨਾਮ ਇਹਦੇ ਵਿੱਚ ਗੁਰਮਤ ਦੇ ਲਿਖਣ ਵਾਲੇ ਗੁਰਮਤ ਦੇ ਪ੍ਰਚਾਰ ਕਰਨ ਵਾਲੇ ਗੁਰਮਤਿ ਦੇ ਨਵੇਂ ਅਰਥ ਦੇਣ ਵਾਲੇ ਗੁਰਮਤਿ ਨੂੰ ਵਿਆਖਿਆ ਕਰਨ ਵਾਲੇ ਇਹਦੇ ਬਹੁਤ ਇੰਨੇ ਆਦਮੀ ਹੋਏ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਇਸ ਕੱਲੀ ਮਤ ਦਾ ਪ੍ਰਚਾਰ ਬਾਕੀ ਜਿਹੜੀਆਂ ਮਤਾਂ ਨੇ ਉਹ ਜੇ ਕਾਰ ਵੀ ਹੋਇਆ ਜੇ ਦੁਆ ਹੋਇਆ ਤਾਂ ਉਹਨੇ ਸੰਸ਼ੋਧਨ ਕੀਤਾ ਬਾਕੀ ਕੋਈ ਮਤ ਦੋ ਬੰਦਿਆਂ ਦੀ ਬੜੀ ਹੋਈ ਨਹੀਂ ਜੇ ਦੂਆ ਵਿੱਚ ਆ ਗਿਆ ਤਾਂ ਪਹਿਲੀ ਬਦਲਤੀ ਉਹਨੇ ਚਾਹੇ ਘਟੀਆ ਬਣਾਤੀ ਚਾਹੇ ਵਧੀਆ ਬਣਾਤੀ ਉਹਦੇ ਨਾਲ ਮੇਲ ਨਹੀਂ ਖਾਂਦਾ ਇਹ ਫਰਕ ਹੈ ਪਰ ਪੁਰਜਾ ਸਾਡਾ ਦੂਈ ਕਿਸੇ ਗੱਡੀ 'ਚ ਨਹੀਂ ਹੋ ਚੁੱਕਾ ਇਹ ਠੀਕ ਹੈ ਥਿਊਰੀ ਸਾਡੀ ਇੱਕ ਹੈ ਭਗਤ ਕਬੀਰ ਸੀ ਚਾਹੇ ਚਾਹੇ ਭਗਤ ਸਾਰੇ ਨੇ ਉਹਨਾਂ ਦਾ ਥਿਊਰੀ ਕੋਈ ਹੈ ਟਾਰਗੇਟ ਹੈ ਕੋਈ ਫਰਕ ਨਹੀਂ ਹੈ ਵਿਆਖਿਆ ਸਭ ਨੇ ਕੀਤੀ ਐ ਇਸੇ ਮਤ ਦੀ ਸਿੱਖਿਆ ਇਸੇ ਵਕਤ ਦੀ ਦਿੱਤੀ ਹੈ ਪਰ ਸਾਰਿਆਂ ਦੀ ਬਾਤ ਇੱਕ ਹੈ ਕੋਈ ਫਰਕ ਨਹੀਂ ਉਹਨਾਂ ਕੋਲ ਕੋਈ ਮਾਡਲ ਹੈ ਗੱਡੀ ਦਾ ਸਾਰਿਆਂ ਕੋਲ ਜਿਹੜੀ ਗੱਡੀ ਹੈ ਇੱਕ ਮਾਡਲ ਦੀ ਹੈ ਵੱਖਰਾ ਮਾਡਲ ਨਹੀਂ ਹੈ ਕਿਸੇ ਦਾ ਇੱਕ ਦੂਜੇ ਦਾ ਫਰਜਾ ਜਾਂਦਾ ਬੋਲੀ ਜਾਏ ਕੋਈ ਬੋਲਤੀ ਤੇ ਇੱਕ ਦੂਜੇ ਦਾ ਇੱਕ ਗੱਡੀ ਦਾ ਉਸੇ ਮਾਡਲ ਦਾ ਕਰੰਟ ਦੂਈ ਜਾ ਸਕਦੀ ਹੈ ਹਰ ਪੁਰਜਾ ਆ ਸਕਦਾ ਪਰ ਦੂਈ ਕੰਪਨੀ ਦਾ ਦੂਈ ਕੰਪਨੀ ਕਮਾਈ ਆ ਜਾਊਗਾ ਉਹਨਾਂ ਦੀ ਕੰਪਨੀ ਹੋਰ ਗੱਲ ਆ ਹੈ ਸਿਰਫ ਇੱਥੇ ਕਿ ਗੁਰਮਤ ਵੱਖਰੀ ਮਤ ਹੈ ਨਿਆਰੀ ਮਤ ਹੈ ਇਹਦਾ ਕੁਝ ਵੀ ਦੂਏ ਧਰਮਾਂ ਦੇ ਨਾਲ ਫਿੱਟ ਨਹੀਂ ਹੁੰਦਾ ਪੁਰਜਾ ਦਾ ਰੋਹੀਡ ਪਿਸਟਨ ਵੀ ਹੈ ਕ੍ਰੈਂਕ ਵੀ ਹੈ ਹੈਡ ਵੀ ਹੈ ਬਲੌਕ ਵੀ ਹੈ ਕਿਵੇਂ ਰਾਮ ਵੀ ਹੈ ਕ੍ਰਿਸ਼ਨ ਵੀ ਹੈ ਚੰਡੀ ਵੀ ਹੈ ਦੁਰਗਾ ਵੀ ਹੈ ਜਪ ਵੀ ਹੈ ਤਪ ਵੀ ਹੈ ਸਰਵਣ ਵੀ ਹੈ ਸਾਰੇ ਲਫ਼ਜ਼ ਉਹੀ ਨੇ ਨੋ ਉਹੀ ਨੇ ਪਰ ਇਹਨਾਂ ਦੀ ਇਹ ਹੋਰ ਚੀਜ਼ ਹੈ ਉਹਨਾਂ ਦਾ ਹੋਰ ਚੀਜ਼ ਨਾਮ ਵੀ ਹੈ ਇਸ਼ਨਾਨ ਵੀ ਹੈ ਦਾਨ ਵੀ ਹੈ ਉਹਨਾਂ ਦੇ ਹੋਰ ਨੇ ਮਾਇਆ ਧਾਰੀਆਂ ਦੇ ਹੋਰ ਨੇ ਇਹ ਨਿਰਾਕਾਰੀਆਂ ਦੇ ਹੋਰ ਉਹ ਮਾਇਆ ਧਾਰੀ ਮਤਲਬ ਬਸ ਇੱਥੋਂ ਫਰਕ ਆਇਆ ਗੱਲ ਦਾ ਫਰਕ ਇੱਥੋਂ ਸਮਝਣ ਵਾਲੀ ਗੱਲ ਹੈ ਰਲ ਗੱਡ ਕੇ ਮੈਂ ਕਰਦਾ ਹਾਂ ਤੁਸੀਂ ਕਿਵੇਂ ਹੋ ਜੂ ਰਲ ਗੱਡ ਡਰੀ ਜਾਂਦੇ ਨੇ ਸਮਾਂ ਨੂੰ ਲੋ ਜੀ ਹਿੰਦੂ ਖਾ ਜਾਣਗੇ ਸਾਨੂੰ ਅਸਲ ਤੇ ਪੱਲੇ ਹੀ ਕੁਝ ਨਹੀਂ ਹੈ ਪੱਲੇ ਹੀ ਉਹਨਾਂ ਲੋਕਾਂ ਤੇ ਕੁਝ ਨਹੀਂ ਹੈ ਨਾਨਕ ਦਾ ਕੀ ਖਾ ਕੇ ਕੱਲਾ ਹੀ ਫਿਰਦਾ ਦਾ ਸ਼ੇਰ ਨੂੰ ਫਿਰਦਾ ਰਿਹਾ ਕੀ ਖਾ ਕੇ ਡਰਦੇ ਤੇ ਕੰਬਦੇ ਤੇ ਜਿੱਥੇ ਆ ਦਾ ਸੀ ਇੱਧਰ ਗਿਆ ਤਾਂ ਪਹਿਲਾਂ ਹੀ ਕੰਬ ਗਿਆ ਜਾ ਕੇ ਮੁਸਲਮਾਨ ਦੇਸ਼ ਦੇ ਵਿੱਚ ਪੱਛਮ ਦੇ ਵਿੱਚ ਵੀ ਨਾਨਕ ਨੂੰ ਨਹੀਂ ਨੇ ਜਿੱਤ ਸਕਣਾ ਤਾਂ ਹੀ ਲਿਆ ਨਾ ਪਾਣੀ ਦਾ ਭਰ ਕੇ ਇਹਦੇ ਦਾ ਪਹਿਲੇ ਮਹਾਰਾ ਸੰਤ ਬਹੁਤ ਨੇ ਕਿ ਸਾਨੂੰ ਸਾਡੀ ਸੰਗਤ ਨੂੰ ਨਾ ਹਲਾ ਦੀ ਕਿਤੇ ਸਾਰਿਆਂ ਦੀ ਸਾਡੀ ਮਾਨਤਾ ਕਰਦੇ ਕਹਿੰਦਾ ਮੈਂ ਮਾਨਤਾ ਨਹੀਂ ਕਹਿ ਦੀ ਮੈਂ ਮਾਨਤਾ ਘਟਾਉਣ ਨਹੀਂ ਆਇਆ ਮੈਂ ਤੁਹਾਡੀ ਸੰਗਤ ਨਹੀਂ ਲੈਣ ਆਇਆ ਤੁਹਾਨੂੰ ਸਮਝਾਉਣ ਆਇਆ ਵੀ ਤੁਸੀਂ ਜਿੱਥੇ ਖੜੇ ਉੱਥੋਂ ਬਾਹਰ ਜਾਓ ਇਹਨਾਂ ਨੂੰ ਆਪ ਵੀ ਪਾਰ ਜਾਓ ਇਹਨਾਂ ਨੂੰ ਵੀ ਪਾਰ ਲਾਓ ਬੇਟਾ ਥੋੜਾ ਹੀ ਰਹੂਗਾ ਪਾਰ ਤੁਸੀਂ ਉਹ ਕਰਨਾ ਪਰ ਅਰੇ ਵਿਚਾਰੇ ਲਈ ਖੜੇ ਹੋ ਆਪ ਵੀ ਡੁੱਬ ਜਾਓਗੇ ਇਹਨਾਂ ਨੂੰ ਵੀ ਡੋਬ ਲਓਗੇ ਗਾਹਾਂ ਤੋਂ ਲੋ ਬੇੜੇ ਨੂੰ ਮੈਂ ਤੁਹਾਨੂੰ ਦੱਸਣ ਆਇਆ ਮੈਂ ਕੀ ਕਰਨਾ ਸੰਗਤ ਤੇ ਮੈਂ ਕੀ ਕਰਾਉਣਾ ਸੰਗਤ ਤਾਂ ਸਭ ਪਰਮੇਸ਼ਰ ਦੀ ਹੈ ਪਰ ਉਹ ਆਪਣੀ ਆਪਣੀ ਬਣਾਈ ਬੈਠੇ ਨੇ ਬੇਸਿਕ ਫਰਕ ਇੱਥੋਂ ਹੁੰਦਾ ਹੈ ਬੁੱਤਾਂ ਦਾ ਪਰ ਇਸ ਗੱਲ ਦਾ ਪਤਾ ਹੀ ਨਹੀਂ ਕਿਸਨ ਨਾਨਕ ਗੁਰਮੁਖੀ ਖਸਮ ਪਛਾਤਾ ਨਾਨਕ ਗੁਰਮੁਖ ਖਸਮ ਪਛਾਤਾ ਇਸ ਕਰਕੇ ਗੁਰਮੁਖ ਜਿਹੜੇ ਨੇ ਉਹਨਾਂ ਨੇ ਸੱਚ ਨੂੰ ਪਛਾਣ ਲਿਆ ਖਸਮ ਕੀ ਹੈ ਸੱਚ ਇਹ ਸੱਚ ਸਭਨਾ ਦਾ ਖਸਮ ਹੈ ਨਾਨਕ ਗੁਰਮੁਖੀ ਖਸਮ ਪਛਾਤਾ ਸੱਚ ਤੱਕ ਪਹੁੰਚ ਗਏ ਸੱਚ ਆਦ ਸੱਚ ਤੱਕ ਪਹੁੰਚ ਗਏ ਸੱਚ ਪਛਾਣ ਲਿਆ ਉਹਨਾਂ ਨੇ ਸੱਚ ਸਾਡੀ ਆਤਮਾ ਦਾ ਮੂਲ ਹੈ ਸੱਚ ਤੋਂ ਹੀ ਪੈਦਾ ਹੋਈ ਹੋਈ ਹੈ ਸੱਚ ਵੀ ਵਿਛੜੀ ਹੋਈ ਹੈ ਸੱਚ ਖੰਡ ਵਿੱਚ ਤੇਰਾ ਹੀ ਸੱਚ ਹੈ ਜਿੱਥੇ ਸੱਚ ਖੰਡ ਹੈ ਨਾ ਉੱਥੇ ਕੀ ਹੈ ਸਟੋਰ ਹੈ ਸੱਚ ਦਾ ਸੱਚ ਦਾ ਖਜ਼ਾਨਾ ਹੈ ਸੱਚਖੰਡ ਸੱਚਖੰਡ ਚੋਂ ਅਸੀਂ ਵਿਛੜ ਕੇ ਡਿੱਗੇ ਥੱਲੇ ਸੱਚਖੰਡ ਪਛਾਣ ਲਿਆ ਆ ਸੱਚ ਪਛਾਣ ਲਿਆ ਸੱਚ ਪਛਾਣ ਲਿਆ ਸੱਚ ਨਾਲ ਜੁੜ ਗਿਆ ਸੱਚ ਕਿਸੇ ਨੇ ਨਹੀਂ ਹੋਰ ਪਛਾਣਿਆ ਕੋਈ ਵਿਆਖਿਆ ਸੱਚ ਦੀ ਨਹੀਂ ਕਰ ਰਿਹਾ ਸੱਚ ਦੀ ਵਿਆਖਿਆ ਨਹੀਂ ਕਰ ਰਿਹਾ ਸੱਚ ਦੀ ਵਿਆਖਿਆ ਕੌਣ ਕਰੂਗਾ ਕਿਉਂ ਕਹਿਤਾ ਵੀ ਕਿਉਂ ਨਹੀਂ ਕਰ ਰਿਹਾ ਆਤਮਾ ਜਿਹੜੀ ਹੈ ਇਹ ਸੱਚ ਦੀ ਅੰਸ਼ ਹੈ ਆਤਮ ਦਰਸ਼ਨ ਦੀ ਕੋਈ ਗ੍ਰੰਥ ਕਰਾ ਰਿਹਾ ਇੱਕ ਆਤਮਾ ਸਰੀਰ ਚ ਆਈ ਉਹਦੀ ਹਿਸਟਰੀ ਦੱਸ ਰਿਹਾ ਉਹਨੇ ਕੀ ਕੀਤਾ ਕ੍ਰਿਸ਼ਨ ਨੇ ਕੀ ਕੀਤਾ ਆਪਣੀ ਜ਼ਿੰਦਗੀ 'ਚ ਰਾਮਚੰਦਰ ਨੇ ਕੀ ਕੀਤਾ ਆਪਣੀ ਜ਼ਿੰਦਗੀ 'ਚ ਉਹਦੀ ਜ਼ਿੰਦਗੀ ਦਾ ਵਰਤਾਂਤ ਦੱਸ ਰਿਹਾ ਹੈ ਉਹਦਾ ਦੀ ਸਾਖੀ ਹੈ ਕਹਾਣੀ ਉਹਦੀ ਜ਼ਿੰਦਗੀ ਦੀ ਇੱਕ ਥੋੜੇ ਜਿਹੇ ਪੀੜ ਦੀ ਐ ਜਦੋਂ ਨਾ ਅਨੇਕਾਂ ਜੁਨੀਆਂ ਬੋਤੀਆਂ ਨੇ ਪਹਿਲਾਂ ਤੁਸੀਂ ਇੱਕ ਜੁਨੀ ਦੀ ਗੱਲ ਕਰ ਰਹੇ ਹੋ ਨਾਲੇ ਕਹਿੰਦਾ 84 ਲੱਖ ਜੂਨ 84 ਲੱਖ ਜੂਨ ਚ ਵੀ ਤਾਂ ਫਿਰ ਕੇ ਆਇਆ ਰਾਮਚੰਦਰ ਉਹ ਵੀ ਦੱਸੋ ਦੀਆਂ ਪਿਛਲੀਆਂ ਜੁਨੀਆਂ ਬਾਰੇ ਵੀ ਦੱਸੋ ਜੇ ਰਾਜਾ ਰਾਮ ਦੀ ਕਹਾਣੀ ਦੱਸਣਾ ਸਾਰੀਆਂ ਜੁਨੀਆਂ ਦੱਸੋ ਅਰ ਇਹ ਤੋਂ ਬਾਅਦ ਹੁਣ ਕਿੱਥੇ ਗਿਆ ਉਹ ਸਾਰੀ ਦੱਸੋ ਕਹਾਣੀ ਜੇ ਰਾਜਾ ਰਾਮ ਦੀ ਗੁਰਬਾਣੀ ਰਾਜਾ ਰਾਮ ਦੀ ਕਹਾਣੀ A to Z ਦੱਸਦੀ ਹੈ ਕਿਵੇਂ ਅੱਡ ਹੋਇਆ ਤ੍ਰੇਤੇ ਜਾ ਕੇ ਤ੍ਰਿਤੀਏ ਵਿੱਚ ਕੁਝ ਭਿਆ ਤੇੜਾ ਪ੍ਰਥਮੇ ਬਸਿਆ ਸਤਕਾ ਖੇੜਾ ਉੱਥੋਂ ਸ਼ੁਰੂ ਕਰਦੀ ਹੈ ਪ੍ਰਥਮੇ ਬਸਿਆ ਸਤਕਾ ਖੇੜਾ ਤ੍ਰਿਤੀਏ ਵਿੱਚ ਕੁਝ ਭਿਆ ਦਤੇੜਾ ਦੁਤੀਆ ਅਰਧੋ ਅਰਧ ਸਮਾਨਾ ਇੱਕ ਰਹਾ ਤਾਂ ਇੱਕ ਹੋ ਜਾਣ ਚਾਰੇ ਜੁਗ ਦੱਸਦੇ ਇਹਦੇ ਵਿੱਚ ਚਾਹੇ ਜੁਗਲ ਦੀ ਗੱਲ ਕਰ ਹੋਰ ਕੌਣ ਦੱਸਦਾ ਇਹ ਗੱਲ ਰਬੜ ਦੱਸਦੀ ਹੈ ਇਸ ਕਰਕੇ ਮਤ ਵੱਖਰੀ ਹੈ ਇਹ ਆਤਮਾ ਦੀ ਗੱਲ ਕਰ ਰਹੀ ਹੈ ਸਿਰਫ ਸਰੀਰ ਦੀ ਨਹੀਂ ਕਰ ਰਹੀ ਅਸੀਂ ਫਿਰ ਸਰੀਰ ਤੇ ਲਿਆ ਕੇ ਖੜੀ ਕਰਤੀ ਸਾਖੀਓ ਇਤਿਹਾਸ ਕੌਮਾਂ ਦਾ ਇਤਿਹਾਸ ਕੌਮਾਂ ਨਹੀਂ ਰਹਿੰਦੀਆਂ ਕੌਮਾਂ ਕਦੇ ਰਹੀਆਂ ਕਿੰਨੇ ਕਰੋੜ ਸਾਲ ਹੋ ਗਏ ਸੰਸਾਰ ਨੂੰ ਪੰਜਾਬ 'ਚ ਕਿੰਨੀਆਂ ਕੌਮਾਂ ਸੀ ਪਹਿਲਾਂ 4000 ਸਾਲ ਤੋਂ ਪਹਿਲੀਆਂ ਕੌਮਾਂ ਲਗਾਣੋ ਕਿੱਥੇ ਕਿੱਥੇ ਰਹਿ ਗਈ ਕੌਮਾਂ ਨਾ ਰਹਿ ਨੇ ਨਾ ਰਹਿਣਗੀਆਂ ਕੌਮਾਂ ਨਹੀਂ ਰਹਿਦੀ ਹੁੰਦੀ 4000 ਸਾਲ ਤੋਂ ਪਹਿਲਾਂ ਦੱਸੋ ਕਿਹੜੀ ਕੌਮ ਸੀ ਇੱਥੇ 4000 ਸਾਲ ਨੂੰ ਤੁਸੀਂ ਕਿੱਥੇ ਜਾਓਗੇ ਕੋਈ ਨਹੀਂ ਪਤਾ ਕਿਹੜੀਆਂ ਗੱਲਾਂ 'ਚ ਫਿਰਦੇ ਨੇ ਇਹਨਾਂ ਤਾਂ ਆਪਣੇ ਪੈਰ ਵੱਡੀ ਦੀ ਦੇ ਅਗਲਾ ਪੈਰ ਕਿੱਥੇ ਰੱਖਣਾ ਉਹਦਾ ਐਡੀ ਲਗਾਈ ਹੈ ਇਹਨਾਂ ਦੀ ਅਗਲਾ ਪੈਰ ਕਿੱਥੇ ਰੱਖਣਾ ਅਗਲਾ ਜਨਮ ਕਿੱਥੇ ਹੋਣਾ ਉਹਦਾ ਨਹੀਂ ਪਤਾ ਪਿਛਲੇ ਦਾ ਅਗਲੇ ਦਾ ਗਾਹ ਕਿੱਥੇ ਪਤਾ ਲੱਗੂ ਸੱਚ ਛੱਡ ਇਹਨਾਂ ਨੂੰ ਇਹ ਤਾਂ ਸਾਡੇ ਲੀਡਰ ਨੇ ਕੌਮਾਂ ਦਾ ਪ੍ਰਚਾਰ ਕਰਨਾ ਹੈ ਕੌਮਾਂ ਦਾ ਪ੍ਰਚਾਰ ਗੁਰਮਤਿ ਖਿਲਾਫ ਹੈ ਗੁਰਬਾਣੀ ਦੇ ਖਿਲਾਫ ਹੈ ਕੌਮਾਂ ਦੇ ਵਿੱਚ ਬੈਰੀ ਬਗਾਨਾ ਹੁੰਦਾ ਹੈ ਸਾਨੂੰ ਉਪਦੇਸ਼ ਹੈ ਗੁਰਮੁਖਾਂ ਨੂੰ ਕੀ ਹੈ ਬੈਰ ਵਿਰੋਧ ਗਵਾਵਾ ਗੁਰਮੁਖ ਬੈਰ ਵਿਰੋਧ ਗਵਾਵਾ ਤੁਸੀਂ ਬੈਰ ਫੜੋ ਪੈਦਾ ਕਰਦੇ ਹੋ ਬੈਰ ਫੜੋ ਜਿਉਂਦਾ ਕਰਦੇ ਹੋ ਗੜੇ ਹੋਏ ਮੁਰਦੇ ਉਖਾੜਦੇ ਹੋ ਫਿਰ ਕਹਿੰਦੇ ਅਸੀਂ ਸਿੱਖਾਂ ਫਿਰ ਕਹਿੰਦੇ ਅਸੀਂ ਸਿੱਖਾਂ ਤੁਸੀਂ ਸਿੱਖ ਕਿੱਥੇ ਹੋ ਤੁਸੀਂ ਤਾਂ ਸਿੱਖਾਂ ਦੇ ਦੁਸ਼ਮਣ ਹੋ ਇਹਨਾਂ ਦੀ ਵਜ੍ਹਾ ਨਾਲ ਇਹ ਮੁੰਡੇ ਬਰੇ ਨੇ ਸਾਡੇ ਇਹ ਲੀਡਰ ਸੀ ਸਾਡੇ ਇਹਨਾਂ ਨੇ ਜਿਹੜੀ ਹੱਥ ਚੱਕੀ ਸੀ ਨਾ ਉਹਦੀ ਸਾਨੂੰ ਸਜ਼ਾ ਮਿਲੀ ਹੈ ਤੁਸੀਂ ਗੁਰਮਤ ਦੇ ਵਿੱਚ ਸਾਬਤ ਕਰੋ ਜੋ ਤੁਸੀਂ ਕੀਤਾ ਹੈ ਚਾਹੇ ਤੁਸੀਂ ਪੰਜਾਬੀ ਸੂਬਾ ਬਣਾਇਆ ਚਾਹੇ ਤੁਸੀਂ ਅਤਵਾਦ ਪੈਦਾ ਕੀਤਾ ਤੁਸੀਂ ਗੁਰਮਤ ਜੋ ਸਾਬਤ ਕਰੋ ਵੀ ਅਸੀਂ ਠੀਕ ਕੀਤਾ ਜੇ ਗੁਰਬਾਣੀ ਅਨੁਸਾਰ ਠੀਕ ਨਹੀਂ ਤੁਸੀਂ ਧਰੋਹ ਕੀਤਾ ਸਿੱਖੀ ਨੂੰ ਤੇ ਸਿੱਖੀ ਨੂੰ ਧਰੋਹ ਕੀਤਾ ਤੁਸੀਂ ਗੱਲ ਕਰਦੇ ਹੋ ਸਿੱਖਾਂ ਦੀ ਕਰਦੇ ਹੋ ਗੁਰਮਤ ਤੋਂ ਖਿਲਾਫ ਹੋ ਜਿਹੜੇ ਬਾਕੀ ਬੈਠੇ ਰਹੇ ਚੁੱਪ ਕੀਤੇ ਉਹ ਪਾਗਲ ਸੀਗੇ ਪਿੰਡ ਵਾਲਿਆਂ ਨੇ ਕਿਹਨੂੰ ਪੁੱਛ ਕੇ ਸਟੈਂਡ ਲਿਆ ਸੀ ਖਾਲਸਾ ਦਾ ਪਿਓ ਲੱਗਦਾ ਸੀ ਸਾਡੀ ਸਿੱਖ ਮਾਲਕ ਸੀ ਉਹ ਸਾਰਿਆਂ ਦਾ ਉਹਨੂੰ ਕੀ ਆਖਦੇ ਸਾਰੀ ਕੌਮ ਦਾ ਫੈਸਲਾ ਲੈਣ ਦੀ ਕਿਵੇਂ ਲੈ ਸਕਦੇ ਸਾਰਿਆਂ ਦਾ ਫੈਸਲਾ ਕੱਲੇ ਨਹੀਂ ਬੰਦੇ ਮਰਵਾ ਕੇ ਰੱਖਦੇ ਅੰਦਰੋਂ ਗੱਲ ਕੋਈ ਸ਼ਰਾਰਤ ਹੋਰ ਸੀ ਰਲਿਆ ਹੋਇਆ ਹੋਰ ਕਿਤੇ ਸੀ ਲੋਕਾਂ ਨੂੰ ਕੁਝ ਹੋਰ ਕਹਿੰਦਾ ਸੀ ਹੁਣ ਤਾਂ ਸਾਰੀ ਗੱਲ ਜਾ ਰਹੀ ਹੋਗੀ ਕੀ ਕਰਦੇ ਰਹੇ ਨੇ ਕੀ ਨੁਕਸਾਨ ਹੋਇਆ ਨਾ ਉਦੋਂ ਤੋਂ ਇਹ ਆਬੜੇ ਸਾਰੇ ਦੋ ਨੰਬਰ ਦੇ ਸਿੱਖ ਜਦੋਂ ਤੋਂ ਰਾਜ ਕਰੇਗਾ ਖਾਲਸਾ ਆ ਗਿਆ ਨਾ ਉਦੋਂ ਤੋਂ ਸਾਰੇ ਸਿੱਖੀ ਵਿਰੋਧੀ ਵਿੱਚ ਆ ਗਏ ਇਹ ਉਹ ਲੋਕ ਨੇ ਜਿਹੜੇ ਉਦੋਂ ਦੀਆਂ ਸਰਕਾਰਾਂ ਨਾਲ ਰਲੇ ਹੋਏ ਤੇ ਸਿੱਖਾਂ ਦੇ ਵਿਰੁੱਧ ਧੀਰ ਮਲੀਏ ਰਾਮ ਰਹੀਏ ਜਿੰਨਾ ਸੀ ਨਾ ਵਿਰੋਧੀ ਸਾਰੇ ਹੀ ਸਿੱਖੀ ਚਾਵੜੇ ਇਹਨਾਂ ਦੇ ਖੂਨ 'ਚ ਵਿਰੋਧਤਾ ਹੈ ਖੂਨ ਦੇ ਵਿੱਚ ਹੀ ਵਿਰੋਧਤਾ ਹੈ ਸਿੱਖੀ ਤੋਂ ਗੁਰੂ ਨਾਲ ਤਾਂ ਅੱਡੇ ਜਰੂਰ ਸੀਗੇ ਥੋੜੇ ਜਿਹੇ ਸੀ ਕਿੰਨੇ ਸੀ ਉਹ ਚੁੱਪ ਹੋ ਗਏ ਦੇਖਦੇ ਰਹੇ ਰਾਜ ਹੋ ਗਿਆ ਰਣਜੀਤ ਸਿੰਘ ਦਾ ਗੁਰਦਾਰਾ ਪ੍ਰਕਾਰ ਮਜਬੂਰਤੀ ਆ ਗਈ ਰਾਜ ਖਾਲਸੇ ਦਾ ਹੋਵੇ ਪ੍ਰਕਾਰ ਮਜਬੂਰਤੀ ਹੋ ਜਾਣ ਇਹਨਾਂ ਨੇ ਜੋ ਕੀਤਾ ਹਿਸਟਰੀ ਹੈ ਹੁਣ ਇਹਨੂੰ ਮਿਟਾ ਨਹੀਂ ਸਕਦੇ ਇਹ ਸਭ ਇਹਨਾਂ ਦੇ ਸਾਹਮਣੇ ਜੋ ਕੀਤਾ ਇਹ ਹੁਣ ਸਮਾਂ ਆ ਗਿਆ ਇਹਨਾਂ ਦਾ ਹਾਰ ਗੁੱਦਿਆ ਹੋਇਆ ਇਹਨਾਂ ਦੇ ਗਲ ਚ ਪਾਉਣ ਦਾ ਇਹਨਾਂ ਦਾ ਹਾਰ ਇਹਨਾਂ ਦੇ ਗਲ ਚ ਪਾਉਣਾ ਜੋ ਇਹਨਾਂ ਨੇ ਬੀਜੇ ਨਾ ਬਾੜੀ ਫੁੱਲ ਜੋ ਖੇਤੀ ਕੀਤੀ ਹੈ ਸਿੱਖੀ ਦੀ ਹੁਣ ਤਾਂ ਉਹਦੇ ਫੁੱਲ ਤੋੜ ਕੇ ਹਾਰ ਬਣਾ ਕੇ ਇਹਨਾਂ ਦੇ ਗਲ ਚ ਪਾਉਣ ਹੋਰ ਕੁਝ ਨਹੀਂ ਕਰਨਾ ਤੁਸੀਂ ਜਿਹੜਾ ਅੱਜ ਤੱਕ ਖੇਤੀ ਕੀਤੀ ਹੈ ਸਿੱਖੀ ਦੀ ਬਗੀਚੀ ਬਾੜੀ ਲਾਈ ਹੈ ਨਾ ਉਹ ਜਿਹੜੇ ਫੁੱਲ ਪੈਦਾ ਹੋਏ ਨੇ ਫਲ ਪੈਦਾ ਫਲ ਤਾਂ ਚੱਖ ਲੈ ਲੋਕਾਂ ਨੇ ਸਵਾਦ ਬਥੇਰਾ ਚੱਖ ਲਿਆ ਆ ਫੁੱਲ ਜਿਹੜੇ ਨੇ ਨਾ ਉਹਦਾ ਹਾਰ ਪਾ ਦੇਣ ਇਹਨਾਂ ਦੇ ਘਰ 'ਚ ਪਤਾ ਲੱਗ ਜੂ ਸਾਰਿਆਂ ਨੂੰ ਕੀ ਹੈ ਪਤਾ ਹੀ ਆ ਹੁਣ ਤੁਸੀਂ ਨੂੰ ਭੁੱਲਦਾ ਕਿਸੇ ਨੂੰ ਹੈ ਨਹੀਂ ਸਾਰੇ ਜਾਣਦੇ ਹੀ ਨੇ